ਗੁਰਮੁਖੀ ਸਾਚੇ ਕਾ ਭਉ ਪਾਵੈ ਗੁਰਮੁਖੀ ਬਾਣੀ ਅਕੜ ਕੜਾ ਗੁਰਮੁਖ ਦੂ ਹੁਕਮ ਦਾ ਪੈ ਹੁੰਦਾ ਸਾਚੇ ਕਾ ਭਉ ਸੱਚ ਜਿਹੜਾ ਹੈ ਜੋਤ ਆਦ ਸੱਚ ਉਹ ਤਾਂ ਜੋ ਪੈਦਾ ਹੋਇਆ ਹੁਕਮ ਸੱਚ ਹੈ ਸੱਚ ਤੋਂ ਪੈਦਾ ਹੋਈ ਹੈ ਚੀਜ਼ ਸੱਚ ਸੱਚ ਸ਼ਬਦ ਸੱਚ ਤੋਂ ਪੈਦਾ ਹੋਇਆ ਹੈ ਸ਼ਬਦ ਸੱਚਾ ਹੁਕਮ ਹੁਕਮ ਨਾਲ ਸੱਚਾ ਲੱਗੂ ਸੱਚ ਤੋਂ ਪੈਦਾ ਹੋਇਆ ਹੈ ਗੁਰਮੁਖ ਪਰਮੇਸ਼ਰ ਦੇ ਹੁਕਮ ਦਾ ਦੇ ਭੈ ਚੜ੍ਹਦਾ ਡਰਦਾ ਹੈ ਉਹ ਤੋਂ ਭਾਣੇ ਦਾ ਵਿਰੋਧ ਨਹੀਂ ਕਰਦਾ ਕੁਦਰਤ ਦੇ ਵਿਰੋਧ ਚ ਨਹੀਂ ਜਾਣਾ ਜੋ ਹੋ ਰਿਹਾ ਹੈ ਉਹਨੂੰ ਮਿੱਠਾ ਕਰਕੇ ਬੁਲੜ ਪਾਣੀ ਨੂੰ ਮਿੱਠਾ ਕਰਕੇ ਬੁਲੜ ਇਹ ਗੁਰਮੁਖੀ ਨਿਸ਼ਾਨੀ ਹੈ ਸੱਚੇ ਦਾ ਭਉ ਭਾਵੇਂ ਭਉ ਡਰ ਡਰ ਹੈ ਹੁਕਮ ਦਾ ਜਿਹੜਾ ਹੁਕਮ ਦੇ ਡਰ 'ਚ ਰਹਿੰਦਾ ਉਹਨੂੰ ਜਦ ਦਾ ਡਰ ਨਹੀਂ ਰਹਿੰਦਾ ਹੁਕਮ ਛੇਰ ਹੈ ਜਦ ਕਾਲ ਗਿੱਦੜ ਜੇ ਛੇਰ ਦੀ ਭੈ ਵਿੱਚ ਚਲੇ ਜਾਈਏ ਸ਼ਰਨ ਵਿੱਚ ਚਲੇ ਜਾਈਏ ਸਿੰਘ ਸ਼ਰਨ ਕਤ ਜਾਈਏ ਜੇ ਜੰਬੋ ਕੋ ਗ੍ਰਸ ਹੈ ਜੇ ਛੇਰ ਦੀ ਸ਼ਰਨ ਵਿੱਚ ਜਾ ਕੇ ਵੀ ਗਿੱਦੜ ਦਾ ਡਰ ਰਿਹਾ ਫਿਰ ਸ਼ੇਰ ਕਾਹਦਾ ਇਹਨੂੰ ਤੋਂ ਭਾਵ ਜਿਹੜਾ ਹੁਕਮ ਦੇ ਪੈਰ ਦੇ ਵਿੱਚ ਹੈ ਪਰਮੇਸ਼ਰ ਦੀ ਪੈਰ ਦੇ ਵਿੱਚ ਹੈ ਉਹਨੂੰ ਕਿਸੇ ਦੇਵੀ ਦੇਵਤੇ ਦੇ ਪੈਸੇ ਲੋੜ ਨਹੀਂ ਜਿੱਥੇ ਤੱਕ ਮੌਤ ਦੀ ਗੱਲ ਹੈ ਵਰਦਾ ਆਤਮਾ ਹੈ ਹੀ ਨਹੀਂ ਜਿਹੜਾ ਮਰਦਾ ਹੈ ਕਿ ਤਾਂ ਭਰਮ ਹੈ ਇਹ ਤਾਂ ਸਾਰੇ ਬੋਲਦੇ ਨੇ ਆਤਮਾ ਉਪਰ ਤੇ ਜਦ ਮਰਦਾ ਨਹੀਂ ਡਰ ਹੋਰ ਕਹਿੰਦਾ ਫਿਰ ਜਦ ਕੀ ਹੋਇਆ ਜਦ ਤਾਂ ਕੁਝ ਨਾ ਹੋਇਆ ਜਦ ਇਹ ਮਰਦਾ ਨਹੀਂ ਫਿਰ ਜਮ ਕਾਲ ਕੀ ਹੋਇਆ ਕੁਝ ਨਹੀਂ ਜਮ ਕਾਲ ਕੁਝ ਨਹੀਂ ਜੇ ਤਾਂ ਮਰਦਾ ਹੋਵੇ ਇਹਨੂੰ ਮਾਰਨ ਵਾਲੀ ਚੀਜ਼ ਫਿਰ ਜਮ ਕਾਲ ਹੋ ਗਈ ਜਦ ਇਹ ਮਰਦਾ ਹੀ ਨਹੀਂ ਫਿਰ ਜਮ ਕਾਲ ਹੋਇਆ ਕੀ ਇਹ ਭਰਮ ਜਾਲ ਚ ਫਸ ਜਾਂਦਾ ਆਤਮਾ ਇਹ ਹੁਣ ਭਰਮ ਜਾਲ ਚ ਫਸੀ ਹੋਈ ਹੈ ਭਰਮ ਦਾ ਆਂਡਾ ਬਣਿਆ ਹੋਇਆ ਅੰਦਰ ਰੋਸ਼ਨੀ ਹੈ ਬਾਹਰ ਦੇ ਰਹਿ ਹੁਣ ਕਹਿੰਦੇ ਭਰਮ ਦਾ ਆਂਡਾ ਫੂਟੋ ਆਂਡਾ ਭਰਮ ਦਾ ਮਨ ਪਿਆ ਪਰਗਾਸਾ ਕਾਟੀ ਵੇੜੀ ਭਗਤ ਹੈ ਗੁਰ ਕੀਨੋ ਬੰਦ ਖਲਾਸਾ ਬੰਦ ਖਲਾਸਾ ਜਿਹੜੇ ਬੰਦਨ ਤੇ ਬੰਦਨ ਕਾਦੇ ਤੇ ਭਰਮ ਦੇ ਭਰਮ ਚ ਕਰਿਆ ਹੋਇਆ ਦੇਹਰਾ ਅਗਿਆਨਤਾ ਚ ਕਰਿਆ ਹੋਇਆ ਹੋਰ ਕੁਛ ਨਹੀਂ ਅਗਿਆਨਤਾ ਦੂਰ ਹੋਣੀ ਹੈ ਗਿਆਨ ਨਾਲ ਹੋਣੀ ਜੇ ਬ੍ਰਹਮ ਗਿਆਨ ਦੀ ਸ਼ਰਣ ਵਿੱਚ ਆਇਆ ਜੇ ਵਿਵੇਕ ਦੀ ਸ਼ਰਣ ਵਿੱਚ ਹੈ ਤਾਂ ਨੇਰੇ ਦਾ ਕੋਈ ਡਰ ਨਹੀਂ ਜਿੰਨਾ ਜਦ ਸੂਰਜ ਦੀ ਸ਼ਰਣ ਵਿੱਚ ਹੈ ਨੇਰੇ ਦਾ ਕੋਈ ਡਰ ਨਹੀਂ ਰਾਤ ਦਾ ਕੋਈ ਡਰ ਨਹੀਂ ਰਾਤ ਹੁੰਦੀ ਨਹੀਂ ਜਿੱਥੇ ਸੂਰਜ ਹੁੰਦਾ ਜਿੱਥੇ ਸੂਰਜ ਦੀ ਗਰਾਜਰੀ ਹੋਊ ਉੱਥੇ ਮੇਰਾ ਹੋਊਗਾ ਰਾਤ ਹੋਊਗੀ ਸੂਰਜ ਦੀ ਇਹ ਪੈ ਰੱਖਣੀ ਹੈ ਕਿ ਸੂਰਜ ਤੋਂ ਪਰੇ ਨਹੀਂ ਹੋਣਾ ਚੱਕ ਵੀ ਜਿਵੇਂ ਸੂਰਜ ਨੂੰ ਦੇਖੀ ਜਾਂਦੀ ਹੈ ਸੂਰਜ ਤੋਂ ਆਪਣੇ ਧਿਆਨ ਵੀ ਹਟਾਉਣਾ ਸੂਰਜ ਕਿੱਥੇ ਹਿਰਦੇ ਚ ਹੁੰਦਾ ਸੂਰਜ ਹਿਰਦੇ ਚ ਚੜਨਾ ਸੂਰਜ ਬਾਹਰ ਨਹੀਂ ਚੜਨਾ ਬਾਹਰ ਵਾਲਾ ਸੂਰਜ ਹੋਰ ਹੈ ਇਹਦੇ ਉਹਦੇ ਝਾਕ ਵੀ ਨਹੀਂ ਹੁੰਦਾ ਇਹ ਗੱਲ ਸੁਬੀਰ ਭਗਤ ਕਹਿੰਦੇ ਨੇ ਕਿ ਜਦੋਂ ਸੂਰਜ ਚੜਿਆ ਨਾ ਉਹਦੇ ਭਾਨ ਜਬ ਚੀਦੋ ਤਾਂ ਕਬੀਰ ਮਨ ਭਿਆ ਪ੍ਰਗਾਸਾ ਉਹਦੇ ਭਾਨ ਜਬ ਚੀਦੋ ਮਨ ਚ ਰੋਸ਼ਨੀ ਹੋ ਗਈ ਚੰਨ ਹੋ ਗਿਆ ਪ੍ਰਗਾਸ਼ ਹੋ ਗਿਆ ਬਾਹਲਾ ਸੂਰਜ ਪ੍ਰਕਾਸ਼ ਕਰਦਾ ਪ੍ਰਗਾਸ਼ ਨਹੀਂ ਕਰਦਾ ਗਿਆਨ ਦਾ ਸੂਰਜ ਚੜਦਾ ਵਿਵੇਕ ਦਾ ਸੂਰਜ ਚੜਦਾ ਪ੍ਰਗਾਸ਼ ਕਰਦਾ ਗੁਰਬਾਣੀ ਦੀ ਸਮਝ ਜਿਹੜੀ ਹੈ ਗਿਆਨ ਦਾ ਸੂਰਜ ਹੈ ਟੋਟਲ ਸਮਝ ਜਦੋਂ ਗੁਰਬਾਣੀ ਦੀ ਆ ਗਈ ਨਾ ਉਹ ਗੁਰੂ ਹੈ ਉਹ ਸਮਝਦਾ ਨੂੰ ਗੁਰੂ ਹੈ ਗਿਆਨ ਗੁਰੂ ਹੈ ਉਹ ਉਹ ਜਿਹੜਾ ਗਿਆਨ ਹੈ ਉਹੀ ਗੁਰੂ ਹੈ ਗੁਰੂ ਦਾ ਮਨ ਹਨੇਰਾ ਦੂਰ ਕਰਦਾ ਉਹੀ ਸੂਰਜ ਹੈ ਗਿਆਨ ਗੁਰੂ ਆਤਮ ਉਪਦੇਸ਼ ਉਹ ਜਦੋਂ ਗਿਆਨ ਦਾ ਗੁਰੂ ਪ੍ਰਗਟ ਹੋ ਗਿਆ ਗੁਰਬਾਣੀ ਦਾ ਸੱਚ ਗੁਰਬਾਣੀ ਦਾ ਗਿਆਨ ਅੰਦਰ ਸਮਝ ਆ ਗਿਆ ਪ੍ਰਗਟ ਹੋ ਗਿਆ ਤੇਰਾ ਰਹਿਣਾ ਜੀ ਕੋਈ ਧਰਮ ਦਾ ਸਵਾਲ ਐਸਾ ਨਹੀਂ ਰਹਿਣਾ ਜਿਹਦਾ ਜਵਾਬ ਨਾ ਹੋਵੇ ਕੋਈ ਧਰਮ ਪ੍ਰਤੀ ਸ਼ੰਕਾ ਨਹੀਂ ਰਹਿਣੀ ਜਿਨ੍ਹਾਂ ਜਰ ਸਮਝ ਨਹੀਂ ਆਈ ਹੋਈ ਜਿਹੜੇ ਲੋਕ ਗੁਰਬਾਣੀ ਪੜ੍ਹਦੇ ਨੇ ਸਾਖੀਆਂ ਪੜ੍ਹਦੇ ਨੇ ਗ੍ਰੰਥ ਪੜ੍ਹਦੇ ਨੇ ਪੜ੍ਹ ਕੇ ਬੁਝਿਆ ਨਹੀਂ ਜਿਨ੍ਹਾਂ ਨੇ ਉਹ ਜੇ ਫਕੀਰ ਵੀ ਨੇ ਸੰਤ ਵੀ ਨੇ ਲਕੀਰ ਦੇ ਫਕੀਰ ਨੇ ਲਕੀਰ ਦਾ ਫਕੀਰ ਕੀ ਹੁੰਦਾ ਅੱਖਾਂ ਲਕੀਰਾਂ ਹੀ ਨਾ ਹੋਰ ਕੀ ਅੱਖਾਂ ਉਹ ਵਿਗੀਆਂ ਡੇੜੀਆਂ ਲਕੀਰਾਂ ਹੀ ਨੇ ਹਰੇਕ ਭਾਸ਼ਾ ਵਿੱਚ ਲਕੀਰਾਂ ਨੇ ਵਿਗੀਆਂ ਡੇੜੀਆਂ ਆਪਣੇ ਆਪਣੇ ਦੋ ਰੱਖੇ ਨੇ ਜਿੰਨੀਆਂ ਲਿਪੀਆਂ ਨੇ ਵਰਡ ਦੀਆਂ ਸਭ ਲਕੀਰਾਂ ਹੀ ਨੇ ਉਹ ਲਕੀਰਾਂ ਦੇ ਫਕੀਰ ਨੇ ਫਿਰ ਪੜ ਕੇ ਬੁਝਣਾ ਪੜਿਆ ਨਹੀਂ ਭੇਦ ਬੁਝਿਆ ਬਾਵਣਾ ਅਦਰ 'ਚ ਅਸੀਂ ਕੁਝ ਪੜ ਲਿਆ ਆਪਣੀ ਬੋਲੀ ਦੇ ਹਿਸਾਬ ਨਾਲ ਉਹਦੇ ਹੱਥ ਕਰ ਲਏ ਇਹ ਨਹੀਂ ਦੇਖਿਆ ਵੀ ਸਾਡੀ ਬੋਲੀ ਤਾਂ ਰੱਦ ਕੀਤੀ ਹੋਈ ਹੈ ਗੁਰਬਾਣੀ ਸਾਡੀ ਬੋਲੀ ਸਾਰੀ ਰੱਦ ਕੀਤੀ ਹੋਈ ਹੈ ਬਾਣੀ 'ਚ ਲਕੀਰ ਦਾ ਫਕੀਰ ਦਰਾਕਾਰੀ ਦੁਨੀਆ ਜਿਹੜਾ ਹੈ ਸਾਡੇ ਕਾਲ ਗੜਕੀ ਹੈ ਚਾਰ ਘਟਾ ਸੀ ਆਪਣੇ ਆਪ ਬੰਨੇ ਹੋਇਆ ਸਿੱਖਾਂ ਨੇ ਜਿਹਨੇ ਆਪਣਾ ਟਾਰਗੇਟ ਆ ਬਣ ਲਿਆ ਜਾਂ ਕਿਸੇ ਵਿਅਕਤੀ ਦੇ ਕਹਿ ਤੇ ਬਣ ਲਿਆ ਜਾਂ ਉਹਨੇ ਬਣਾਇਆ ਲੈ ਲਿਆ ਉਹ ਹੈ ਮਨਮੁਖ ਜਿਹਨੇ ਟਾਰਗੇਟ ਗੁਰਬਾਣੀ ਜੋ ਸਮਝ ਕੇ ਬਣਿਆ ਉਹ ਗੁਰਮੁਖ ਬਾਣੀ ਗੁਰੂ ਹੈ ਜਿਹੜਾ ਅਰਥ ਗੁਰੂ ਹੈ ਫਿਰ ਤਾਂ ਇਹ ਜੋ ਟਾਰਗੇਟ ਖੋਜ ਕੇ ਵੱਡੋ ਟਾਰਗੇਟ ਕੀ ਹੈ ਤੁਹਾਡਾ ਬਣਾ ਬਣਾ ਜਿਹੜਾ ਮਿਲਿਆ ਉਹ ਟਾਰਗੇਟ ਜੇ ਹੁੰਦਾ ਤਾਂ ਸਿੱਖੀ ਸਾਡੇ ਕੋਲ ਹੁੰਦੀ ਉਹ ਰੱਦ ਕਰੋ ਜੋ ਹੈ ਪਿਛਲਾ ਦੁਬਾਰਾ ਖੋਜ ਕੇ ਟਾਰਗੇਟ ਤਿਆਰ ਕਰੋ ਸਕੂਲ ਜਾਂਦਾ ਕੋਈ ਟਾਰਗੇਟ ਹੁੰਦਾ ਉਹ ਕਹਿੰਦਾ ਮੈਂ 8ਵੀਂ ਪੜ੍ਹ ਗਿਆ ਹਟ ਜਾਣਾ ਕੋਈ ਗੱਲ ਮੈਂ ਜੱਜ ਮਤਾ ਪੜ੍ਹਨੀ ਉਹਨੇ ਕੋਈ ਗੱਲ ਮੈਂ ਐਲਐਲ ਵੀ ਕਰਨੀ ਟਾਰਗੇਟ ਹੈ ਕੋਈ ਕਹਿੰਦਾ ਮੈਂ ਐਮਬੀਬੀਐਸ ਕਰਨੀ ਧਰਮ ਦਾ ਟਾਰਗੇਟ ਕੀ ਹੈ ਸਾਨੂੰ ਗੁਰੂ ਨੇ ਟਾਰਗੇਟ ਕੀ ਦਿੱਤਾ ਉਦੋਂ ਘੱਟ ਟਾਰਗੇਟ ਜਿਹੜਾ ਨਰਕ ਜਾਣ ਵਾਲੇ ਦੇ ਰਹਿਣ ਗੋਤੇ ਖਾਣ ਵਾਲੇ ਹੀ ਹੈ ਜੀ ਕੀ ਕਹਿੰਦੇ ਨੇ ਖੇਤ ਹੀ ਕਰੋ ਨਵੇੜਾ ਹੁਣ ਐਤਕੀ ਦੇ ਜਨਮ ਚ ਨਵੇੜਾ ਕਰ ਲੋ ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਪਵਜਲ ਫੇਰਾ ਇਹ ਟਾਰਗੇਟ ਹੈ ਟਾਰਗੇਟ ਹੈ ਘੱਟੋ ਘੱਟ ਇਦੋਂ ਘੱਟ ਟਾਰਗੇਟ ਦਾ ਅਗਲੇ ਜਨਮ ਦਾ ਕੀ ਪਤਾ ਕੀ ਹੋਊਗਾ ਕਿਸੇ ਚੱਕ ਦਾ ਟਾਰਗੇਟ ਨਹੀਂ ਹੈ ਕੀ ਕਹਣਾ ਕਿਸੇ ਬਿਰਲੇ ਦਾ ਹੋ ਇਹ ਟਾਰਗੇਟ ਪ੍ਰਚਾਰਿਆ ਨਹੀਂ ਜਾਂਦਾ ਕੀ ਪ੍ਰਚਾਰਿਆ ਜਾਂਦਾ ਜੇ ਟਾਰਗੇਟ ਹੈ ਕਿ ਪ੍ਰਚਾਰਿਆ ਜਾਂਦਾ ਪ੍ਰਚਾਰਿਆ ਕੀ ਜਾਂਦਾ ਕੀ ਪ੍ਰਚਾਰਿਆ ਜਾਂਦਾ ਟਾਰਗੇਟ ਵੱਡੋ ਟਾਰਗੇਟ ਦੋ ਆ ਟਾਰਗੇਟ ਆ ਸਿੱਖਾਂ ਨੂੰ ਜੇ ਸਿੱਖ ਬਣਾਉਣਾ ਤਾਂ ਟਾਰਗੇਟ ਦੋ ਉੱਪਰ ਤਾਂ ਜਵਾਬ ਪਰ ਛੜਨਾ ਕੋਈ ਟਾਰਗੇਟ ਨਹੀਂ ਹੈ ਉੱਪਰ ਤਾਂ ਨਾਮ ਉਹ ਛੜਤਾ ਇਹ ਤਾਂ ਨਹੀਂ ਆਇਆ ਪਹਾੜ ਨਾਮ ਨਾਮ ਤਾਂ ਟਾਰਗੇਟ ਹੈ ਨਾਮ ਅੰਮ੍ਰਿਤ ਜਿਹੜਾ ਹੈ ਉਹੀ ਗਿਆਨ ਗੁਰੂ ਹੈ ਨਾਮ ਅੰਮ੍ਰਿਤ ਹੀ ਗਿਆਨ ਗੁਰੂ ਹੈ ਅੰਮ੍ਰਿਤ ਹਰ ਕਾ ਨਾਮ ਹੈ ਨਾਮ ਅੰਮ੍ਰਿਤ ਹੈ ਨਾਮ ਕੀ ਹੈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦੜਾਏ ਫਿਰ ਨਾਮ ਦੀ ਵਿਆਖਿਆ ਕਰਤੀ ਜਿਹੜਾ ਗੁਰਮਤਿ ਦਾ ਗਿਆਨ ਹੈ ਇਹੀ ਨਾਮ ਹੈ ਗੁਰ ਗਿਆਨ ਪਦਾਰਥ ਨਾਮ ਹੈ ਨਾਮ ਹੈ ਜਿਹੜਾ ਸਤਿਗੁਰੂ ਨੇ ਆਇਆ ਇਹਦੇ ਵਿੱਚ ਗਿਆਨ ਪਦਾਰਥ ਪਾਇਆ ਹੈ ਗੁਰਬਾਣੀ ਚ ਥਾਲ ਦੇ ਵਿੱਚ ਵਸਤੂ ਪਾਈ ਹੈ ਉਹ ਗਿਆਨ ਪਦਾਰਥ ਹੈ ਇੱਕੋ ਵਸਤੂ ਹੈ ਤੇ ਦੁਨੀਆਂ ਕਿਹੜੀ ਲਾਲਚ ਤੈਨੂੰ ਬਣਾ ਲਿਆ ਸਤ ਸੰਤੋਖ ਦੀ ਵਿਚਾਰਧਾਰਾ ਹੈ ਇਹ ਵਸਤ ਤਜੀ ਨਾ ਜਾਏ ਵਸਤ ਇੱਕ ਵਚਨ ਹੈ ਇਹ ਵਸਤ ਤਜੀ ਨਾ ਜਾਏ ਇੱਕ ਵਚਨ ਹੈ ਤੈਨੂੰ ਵਸਤੂ ਬਣਾਈ ਬੈਠੇ ਨੇ ਫਕੀਰ ਦੇ ਫਕੀਰ ਨੇ ਜੋ ਸੁਣ ਲਿਆ ਇਹ ਨਹੀਂ ਦੇਖਿਆ ਵੀ ਵਸਤ ਨੂੰ ਤੱਤੇ ਨੂੰ ਉਕੜੇ ਤਜੀ ਹੈ ਫਿਰ ਜਾਏ ਇਹ ਵਸਤ ਤਜੀ ਨਾ ਜਾਏ ਜਿੱਤ ਜਿੱਤ ਰੱਖੋ ਉਰ ਧਾਰੋ ਜਿਹਦੇ ਮੂੰਹ ਲੱਗ ਗਈ ਉਹ ਛੱਡ ਨਹੀਂ ਸਕਦਾ ਪਰ ਜਿਹਨੂੰ ਮਿਲੀ ਉਹ ਨਹੀਂ ਉਹਨੂੰ ਪਤਾ ਹੀ ਜਿਹਨੂੰ ਇਹਦਾ ਟੇਸਟ ਆ ਗਿਆ ਉਹ ਤਾਂ ਨਹੀਂ ਛੁੱਟਦੀ ਫਿਰ ਇਹ ਵਸਤ ਤਜੀ ਨਾ ਜਾਏ ਕੌਣ ਕਹਿ ਰਿਹਾ ਹੈ ਜਿਹੜਾ ਪੰਜਵੇਂ ਪਾਸ਼ਾ ਕਹਿ ਰਿਹਾ ਨੇ ਕਹਿੰਦੇ ਸੱਤ ਤਤ ਛੱਡੀ ਹੁੰਦੀ ਤੁਹਾਨੂੰ ਕੌੜਾ ਲੱਗਦਾ ਨਾਮ ਸਾਨੂੰ ਬਿਠਾ ਲੱਗਦਾ ਸਾਤੇ ਛੱਡਦੀ ਹੁੰਦਾ ਪ੍ਰੇਮ ਨੇ ਤਰਾ ਕੋਰ ਧਾਰੋ ਅਮਰਤ ਨਾਮ ਠਾਕਰ ਕਾ ਪਾਇਓ ਇੱਕ ਅਮਰਤ ਨਾਮ ਹੈ ਪਾਇਆ ਹੈ ਇੱਕ ਵਜੇ ਦੇ ਨਾਮ ਹੈ ਪਾਇਆ ਹੈ ਇਹਦੇ ਵਿੱਚ ਸਤ ਸੰਤੋਖ ਦੇ ਹੀ ਵਿਚਾਰ ਕੀਤੀ ਹੋਈ ਹੈ ਸਤ ਸੰਤੋਖ ਦੀ ਵਿਚਾਰ ਕੀ ਹੈ ਅਮਰਤ ਨਾਮ ਸਤ ਕੀ ਹੈ ਸੰਤੋਖ ਕੀ ਹੈ ਉਹ ਸੰਤੋਖ ਜਿਹੜਾ ਕਿਸੇ ਕੀਮਤ ਤੇ ਨਹੀਂ ਟੁੱਟਦਾ ਦੁਨੀਆ ਦਾ ਚਾਹੇ ਰਾਜ ਦੇ ਦੇਵੇ ਸੰਤੋਖ ਨਹੀਂ ਤਿਆਗਦਾ ਸੰਸਾਰ ਨਹੀਂ ਉਹਨੂੰ ਰੱਖ ਸਕਦਾ ਇੱਥੇ ਜਿੱਦੀ ਮਰਜ਼ੀ ਵਡਿਆਈ ਦੇ ਦੇਵੇ ਸੰਸਾਰ ਜੋ ਨਹੀਂ ਰਹਿਣਾ ਕਿਸੇ ਕੀਮਤ ਤੇ ਉਹ ਜਿਹੜਾ ਸੰਤੋਖ ਆ ਸਤ ਸੰਤੋਖ ਉਹ ਸੰਤੋਖ ਜਿਹਦੀ ਬਹੁਤ ਨਹੀਂ ਹੈ ਜਿਹਨੂੰ ਛੇਦਿਆ ਔਰ ਭੇਜਿਆ ਨਹੀਂ ਜਾ ਸਕਦਾ ਜਿਹੜਾ ਅਟੁੱਟਾ ਟੁੱਟਦਾ ਨਹੀਂ ਸੰਤੋਖ ਲਸੂਤ ਉਹਨੂੰ ਸਤ ਸੰਤੋਖ ਕਹਿੰਦੇ ਨੇ ਇੱਕ ਵਜਨ ਹੈ ਸਤ ਸੰਤੋਖ ਸਤ ਔਰ ਸੰਤੋਖ ਸਤ ਤਾਂ ਸੰਤੋਖ ਦਾ ਐਡਜੈਕਟਿਵ ਹੈ ਗੁਣਵਾਚਕ ਨੂੰ ਹੋਏ ਸੰਤੋਖ ਦਾ ਸੰਤੋਖ ਜੇ ਕੱਲਾ ਹੋਵੇ ਟੁੱਟ ਜਾਂਦਾ ਹੈ ਕੱਲਾ ਸੰਤੋਖ ਟੁੱਟ ਜਾਂਦਾ ਜਿੰਨਾ ਚਿਰ ਸਤ ਸੰਤੋਖ ਸਤ ਤੱਕ ਨਾ ਪਹੁੰਚ ਜਵੇ ਫਿਰ ਆ ਭੇਦ ਹੈ ਫਿਰ ਨਹੀਂ ਭੇਜਿਆ ਜਾ ਸਕਦਾ ਫਿਰ ਨਹੀਂ ਕਟਿਆ ਜਾ ਸਕਦਾ ਵਿਚਾਰੋ ਦੀ ਹੈ ਸਤ ਸੰਤੋਖ ਕੀ ਹੁੰਦਾ ਹੈ ਕਿਵੇਂ ਪ੍ਰਾਪਤ ਹੁੰਦਾ ਹੈ ਸਤ ਸੰਤੋਖ ਤੱਕ ਕਿਵੇਂ ਪਹੁੰਚਣਾ ਹੈ ਇਹ ਵਿਚਾਰ ਨੇ ਇਹਦੇ ਵਿੱਚ ਹੋਰ ਕੁਝ ਨਹੀਂ ਹੈ ਦੁਖਾਓ ਇਹ ਤੋਂ ਗਾਂ ਦੋ ਪਦਾਰਥ ਹੋਰ ਨੇ ਉਹ ਬਾਸ ਚ ਮਿਲਣੇ ਨੇ ਇਹ ਨਾਮ ਇਹਦੇ ਵਿੱਚ ਰੜਕਣਾ ਅਸੀਂ ਸਮਝਣਾ ਬਲੋਣ ਆਪਣੀ ਬੁੱਧੀ ਨਾਲ ਆਪਣੀ ਬੁੱਧੀ ਥੋੜੀ ਆ ਬੈਠ ਕੇ ਡਿਸਕਸ ਕਰ ਲੈਣ ਜੀ ਗੱਲ ਦਾ ਨਹੀਂ ਪਤਾ ਜਿਹਨੂੰ ਪਤਾ ਉਹ ਤੋਂ ਪੁੱਛ ਲੈਣਾ ਪਰ ਉਹ ਜਿਹੜਾ ਨਾਮ ਹੈ ਉਹ ਨਹੀਂ ਕਿਸੇ ਨੂੰ ਪੁੱਛਿਆ ਜਾ ਸਕਦਾ ਉਹ ਤੁਰਕੀ ਬਾਣੀ ਹੈ ਫਿਰ ਸਤ ਸੰਤੋਖ ਤੋਂ ਬਾਅਦ ਮਿਲਦਾ ਹੈ ਸਤ ਸੰਤੋਖ ਤੋਂ ਬਾਅਦ ਇਹ ਅਸਲ ਚ ਭਗਤੀ ਸ਼ੁਰੂ ਹੁੰਦੀ ਹੈ ਆਦਰ ਗੁਰਬਾਣੀ ਦਾ ਜਪ ਹੈ ਜਪ ਲਿਖਿਆ ਹੈ ਇਹਨੂੰ ਜਪਣਾ ਜਪ ਮਨ ਵੇਰੇ ਗੋਬਿੰਦ ਕੀ ਬਾਣੀ ਇਹਨੂੰ ਜਪਣਾ ਜਪ ਕੇ ਧਿਆਨ ਇੱਕਦਮ ਰੱਖਣਾ ਟਿਕਾਣਾ ਧਿਆਨ ਇੱਕਦਮ ਅੰਤਰਮੁਖੀ ਹੋ ਗਿਆ ਬਾਹਰੋਂ ਧਿਆਨ ਛੁੱਟ ਕੇ ਅੰਦਰ ਹੋ ਗਿਆ ਧਿਆਨ ਵਰਤਿਆ ਧਿਆਨ ਲੱਗ ਗਿਆ ਧਿਆਨ ਟਿਕ ਗਿਆ ਧਿਆਨ ਟਿਕੇ ਹੋਏ ਤੇ ਆਰਾਧਨਾ ਹੁੰਦੀ ਹੈ ਜੇ ਧਿਆਨ ਨਹੀਂ ਟਿਕਿਆ ਆਰਾਧਨਾ ਕਾਦੀ ਹੋਣੀ ਆਰਾਧਨਾ ਇੱਕ ਨੂੰ ਕਹਿੰਦੇ ਨੇ ਕਿਸੇ ਨੇ ਆਉਣਾ ਉਹਦੀ ਇੰਤਜ਼ਾਰ ਹੈ ਪੈਦਾ ਕੀਤਾ ਮੈਂ ਆਉਂਗਾ ਮੈਂ ਬਿਲੂਗਾ ਤੂੰ ਆ ਪੋਜੀਸ਼ਨ ਆਪਣੀ ਕਰ ਮੈਂ ਆਉਂਗਾ ਨਾ ਮਿਲੂਗਾ ਉਹ ਪੋਜੀਸ਼ਨ ਬਣਾ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਫਿਰ ਤਾਂ ਇੰਤਜ਼ਾਰ ਹੀ ਹੋ ਗਿਆ ਨਾ ਆਰਾਧਨਾ ਇੰਤਜ਼ਾਰ ਹੈ ਆਰਾਧਨਾ ਆਰਾਧਨ ਦੀਕਾ ਹਰ ਹਰ ਨਾਮ ਆਰਾਧਨਾ ਸਭ ਤੋਂ ਵਧੀਆ ਆਰਾਧਨਾ ਕੀ ਹੈ ਨਾਮ ਦੀ ਆਰਾਧਨਾ ਵਧੀਆ ਇਹ ਦੇਵੀ ਦੇਵਤਿਆਂ ਨੂੰ ਆਰਾਧ ਰਹੇ ਨੇ ਸਿੱਧੂ ਬਤ ਵਿੱਚ ਆਰਾਧਨਾ ਹੁੰਦਾ ਕਿਸੇ ਨੂੰ ਬੁਲਾਉਣਾ ਇੰਤਜ਼ਾਰ ਕਰਨਾ ਆਰਾਧਨਾ ਦੇ ਵਿੱਚ ਹੈ ਮਨ ਚੋ ਪਿਆ ਪ੍ਰਭ ਆਗਮ ਸੁਣਿਆ ਪ੍ਰਭ ਦੇ ਆਉਣ ਦੀ ਆਵਾਜ਼ ਸੁਣੀ ਬੜਕ ਸੁਣੀ ਚੋ ਹੋ ਗਿਆ ਜੇ ਕੋਈ ਇੱਥੇ ਹੁੰਦਾ ਖੜਕਾ ਹੋ ਜਾਂਦਾ ਨਾ ਬਾਹਰ ਆਪਣੇ ਪੈਰ ਚਾਲ ਹੋ ਜਾਂਦੀ ਹੈ ਪ੍ਰਭ ਆਗਮ ਸੁਣਿਆ ਉਹਦੇ ਆਉਣ ਦੀ ਆਵਾਜ਼ ਸੁਣੀ ਪੈਰ ਚਾਲ ਸੁਣੀ ਜਿਹਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਖੁਰਾਸਾਨ ਖਸਮਾਨਾ ਕੀਆ ਖਸਮ ਨੇ ਆਪਣੇ ਪੈਰਾਂ ਦੀ ਆਵਾਜ਼ ਕੀਤੀ ਖੁਰ ਪੈਰਾਂ ਨੂੰ ਕਹਿੰਦੇ ਹਿੰਦੁਸਤਾਨ ਡਰਾਇਆ ਸਾਰਾ ਹਿੰਦੁਸਤਾਨ ਡਰ ਗਿਆ ਜਾਂ ਮੇਰੇ ਅੰਦਰ ਖਸਮ ਉਹਦੀ ਆਹਟ ਆਈ ਆਉਣ ਦੀ ਆਉਣ ਦੀ ਆਹਟ ਆਈ ਤਾਂ ਦੇ ਵਿੱਚੋਂ ਇਹ ਜੀ ਬਾਣੀ ਨਿਕਲਣ ਲੱਗੀ ਬਾਣੀ ਦਾ ਸਤ ਸੰਤੋਖ ਦੀ ਅਵਸਥਾ ਚ ਨਿਕਲਣ ਲੱਗ ਜਾਂਦੀ ਹੈ ਸਾਰੀਆਂ ਮੱਤਾਂ ਨੂੰ ਉਦੋਂ ਹੀ ਕੱਟਿਆ ਜਾਂਦਾ ਗੁਰਬਾਣੀ ਉਹ ਕੱਟ ਰਹੀ ਹੈ ਸਾਰੀਆਂ ਮੱਤਾਂ ਨੂੰ ਗੁਰਬਾਣੀ ਦੀ ਸੋਝੀ ਉਹ ਕੱਢ ਹੁੰਦੀ ਹੈ ਸਭ ਕਾਸੇ ਨੂੰ ਪਰ ਜੋ ਆਪ ਆ ਜਾਂਦਾ ਫਿਰ ਤਾਂ ਫਿਰ ਕੀ ਆਉਂਦਾ ਦੇਖੋ ਭਾਈ ਗਿਆਨ ਕੀ ਆਈ ਆਦੀ ਸਭ ਉਡਾਣੀ ਪਰ ਕਿਟਾਟੀ ਰਹਿਣ ਰਹਿਣ ਆਇਆ ਬੰਦੀ ਫਿਰ ਅਵਸਥਾ ਹੋਰ ਬਦਲ ਜਾਂਦੀ ਹੈ ਆਂਦੀ ਪਾਛੇ ਜੋ ਜਲ ਵਰਸਾ ਆਂਦੀ ਤੇ ਇਹਦੇ ਨਾਲ ਵੀ ਆ ਜਾਂਦੀ ਹੈ ਉਹਦੇ ਨਾਲ ਦੋ ਕੰਮ ਹੋ ਆਂਦੀ ਪਾਛੇ ਜੋ ਜਲ ਵਰਸਾ ਫਿਰ ਨਾਲ ਵੀ ਵੀ ਆਉਂਦਾ ਤੇ ਤੇਰਾ ਜਨ ਪੀਦੋ ਉਹਦੇ ਨਾਲ ਮਨ ਭਜਦਾ ਪੂਰਾ ਉਹਦੇ ਨਾਲ ਤਪਤ ਕੜਾ ਹੋ ਜਾਂਦਾ ਜਿਹੜਾ ਸੁਣਦਾ ਸਾਰਿਆਂ ਦੇ ਠਰ ਠਰਦਾ ਚਲਿਆ ਗਿਆ ਨਾ ਫਿਰ ਜਿਹਦੇ ਕੰਨਾਂ 'ਚ ਪੈ ਗਿਆ ਡਰਦੇ ਚਲੇ ਗਏ ਸਾਰੇ ਸੁਣੂਦੇ ਚਲੇ ਗਏ ਤੇ ਜੇ ਗੱਲ ਬੁੱਝੀ ਨਹੀਂ ਤਾਂ ਲਕੀਰ ਦੇ ਫਕੀਰ ਬੁੱਝਿਆ ਨਹੀਂ ਕੋਈ ਲਕੀਰਾਂ ਹੀ ਫਿਰ ਅੱਖਰ ਕੀ ਨੇ ਇਹਨਾਂ ਅੱਖਰਾਂ ਮੈਂ ਕੋਈ ਗੁਰਮੁਖ ਖੋਜੇ ਇਹਨਾਂ ਜਦੋਂ ਖੋਜਣਾ ਖੋਜਣਾ ਕੀ ਲਿਖਿਆ ਹੋਇਆ ਤੇ ਜਿਹੜੇ ਖੋਜਦੇ ਨਹੀਂ ਉਹ ਲਕੀਰ ਦੇ ਫਕੀਰ ਨੇ ਕਿਉਂਕਿ ਟਾਰਗੇਟ ਹੈ ਜੀ ਜਿਹੜੇ ਲਕੀਰ ਦੇ ਫਕੀਰ ਨੇ ਉਹਨਾਂ ਦਾ ਟਾਰਗੇਟ ਆਪਣਾ ਲਿਖਿਆ ਹੋਇਆ ਇਹ ਕਿਸੇ ਨੇ ਬਿਸਕੇ ਦਿੱਤਾ ਜਿਨ੍ਹਾਂ ਦਾ ਟਾਰਗੇਟ ਗੁਰਬਾਣੀ ਵਾਲਾ ਹੈ ਉਹਨਾਂ ਨੂੰ ਖੋਜਣਾ ਪੈਣਾ ਹੀ ਹੈ ਕਿਉਂਕਿ ਉਹ ਟਾਰਗੇਟ ਕਿਸੇ ਦਾ ਹੈ ਨਹੀਂ ਉਹਨਾਂ ਨੂੰ ਲੋਹਾ ਖੋਜਣਾ ਹੀ ਪੈਣਾ ਜਿਹਨਾਂ ਨੇ ਟਾਰਗੇਟ ਸਤਸੰਤੋਖ ਦਾ ਰੱਖਿਆ ਜਿਹਨਾਂ ਨੇ ਟਾਰਗੇਟ ਨਿਰਾਕਾਰ ਦੇ ਦੇਸ਼ ਦਾ ਰੱਖਿਆ ਜਿਨ੍ਹਾਂ ਦਾ ਟਾਰਗੇਟ ਹੈ ਨਿਰਾਕਾਰ ਕੇ ਦੇਸ਼ ਜਾਏ ਤਾਂ ਸੁਖ ਲੈਣੇ ਬਹਲ ਜੇ ਇਹ ਟਾਰਗੇਟ ਹੈ ਫਿਰ ਖੋਜਣਾ ਪੈਣਾ ਜੇ ਇਹ ਟਾਰਗੇਟ ਨਹੀਂ ਫਿਰ ਕੋਈ ਲੋੜ ਨਹੀਂ ਖੋਜਣ ਦੀ ਇਹ ਗੁਰਮੁਖ ਦਾ ਟਾਰਗੇਟ ਹੈ ਟਾਰਗੇਟ ਹੈ ਇਸ ਗੁਰਮ ਉਸ ਗੁਰਮੁਖ ਦੀ ਗੱਲ ਇੱਥੇ ਸ਼ੁਰੂ ਹੋਈ ਹੈ ਟਾਰਗੇਟ ਬਦਲਿਆ ਹੈ ਗੁਰਮੁਖ ਦਾ ਮਨਮੁਖਾ ਦਾ ਟਾਰਗੇਟ ਆਪਣਾ ਸਿੱਖ ਸਾਰੇ ਮਨਮੁਖ ਨੇ ਜਿਹਦਾ ਟਾਰਗੇਟ ਨਹੀਂ ਉਹ ਮਨਮੁਖ ਨੇ ਕਿ ਟਾਰਗੇਟ ਆਪਣੇ ਮਨ ਨੂੰ ਪੁੱਛਿਆ ਉਹਨੇ ਆਪਣੀ ਮਰਜ਼ੀ ਦਾ ਟਾਰਗੇਟ ਹੈ ਉਹਦਾ ਗੁਰਮੁਖ ਸਾਚੇ ਕਾ ਭਾਵ ਪਾਵੇ ਗੁਰਮੁਖ ਬਾਣੀਆਂ ਘੜ ਘੜਾਵੇ ਗੁਰਮੁਖ ਬਾਣੇ ਅਕੜ ਘੜਾਵਾ ਅਕੜ ਨਹੀਂ ਘੜਦਾ ਹੈ ਅਕੜ ਵਾਲੀ ਇਹਦੀ ਘੜੀ ਜਾ ਸਕਦੀ ਕਿਸੇ ਤੇ ਇਹਦੀ ਤਾਂ ਸਮਝ ਨਹੀਂ ਆਉਂਦੀ ਘੜੀ ਤੱਕ ਪਾਸੇ ਰਹੀ ਇਹ ਅਕਾੜਾ ਹੈ ਗੱਲ ਕਹਿਣੀ ਬਹੁਤ ਮੁਸ਼ਕਲ ਹੈ ਤੇ ਘੜੀਆ ਸ਼ਬਦ ਸੱਚੀ ਟਕਸਾਲ ਸੱਚੀ ਟਕਸਾਲ ਦੇ ਸ਼ਬਦ ਨੇ ਇਹਨਾਂ ਦੇ ਅਰਥੇ ਹੋਰ ਨੇ ਇਹ ਬੋਲੀ ਹੋਰ ਹੈ ਸਾਡੀ ਬੋਲੀ ਹੋਰ ਹੈ ਸਾਡੀ ਬੋਲੀ ਮਨਮੁਖਾਂ ਦੀ ਹੈ ਇਹ ਬੋਲੀ ਗੁਰਮੁਖਾ ਦੀ ਹੈ ਇਹ ਬੋਲੀ ਭਗਤਾਂ ਦੀ ਹੈ ਸਾਡੀ ਬੋਲੀ ਸੰਸਾਰੀਆਂ ਦੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣਾ ਆਇਆ ਅਸੀਂ ਜੋੜ ਕੇ ਕਿਵੇਂ ਪੈਦਾ ਕਰ ਲਿਆ ਲਕੀਰ ਦੇ ਫਕੀਰਾਂ ਨੇ ਜੋੜ ਪੈਦਾ ਕਰ ਲਿਆ ਆਪਣੇ ਬੋਲੀ ਮੰਨ ਕੇ ਦੇ ਰਿਜ਼ਲਟ ਕੱਢ ਲੈ ਸਾਰੀਆਂ ਦੀ ਬੋਲੀ ਬਣਾਤਾ ਨਿਰਾਕਾਰ ਦੀ ਦੇਸ਼ ਦੀ ਬੋਲੀ ਨੂੰ ਇਹ ਤਾਂ ਨਿਰਾਕਾਰ ਤੁਰਕੀ ਬਾਣੀ ਹੈ ਤੁਰਕੀ ਬਾਣੀ ਆਈ ਸੀ ਚਾਹੇ ਸਾਡੀ ਬੋਲੀ ਜਿਹਨੂੰ ਐਕਸਪਲੇਨ ਕੀਤਾ ਹੈ ਵਿਆਖਿਆ ਕੀਤੀ ਹੈ ਪਰ ਬੋਲੀ ਤਾਂ ਹੋਰ ਹੈ ਉਦੋਂ ਤਾਂ ਆਤਮਾ ਆਈ ਸੀ ਸਰੀਰ ਤਾਂ ਆਇਆ ਨਹੀਂ ਸੀ ਨਾ ਸਰੀਰ ਨੇ ਉੱਥੇ ਜਾਣਾ ਵਾਪਸ ਤੇ ਸਰੀਰ ਦਾ ਉੱਥੇ ਕੀ ਬਸ ਇਸ ਕਰਕੇ ਉਹ ਕਹਿੰਦਾ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਜਦ ਅੱਗੇ ਜਾਤ ਹੁੰਦੀ ਹੋਣੀ ਤੁਸੀਂ ਜਾਤ ਦੀ ਗੱਲ ਕਿਉਂ ਕਰਦੇ ਹੋ ਫਿਰ ਇੱਥੇ ਗੱਲਾਂ ਜਿਹੜੀ ਅਸੀਂ ਜਾਤ ਦੀਆਂ ਸਰੀਰਾਂ ਦੀ ਕਰਦੇ ਆਂ ਇਤਿਹਾਸ ਦੀਆਂ ਕਰਦੇ ਕਿਉਂ ਕਰਦੇ ਕਿਉਂਕਿ ਟਾਰਗੇਟ ਆਪਣਾ ਟਾਰਗੇਟ ਮਨ ਮੁਖਾਣਾ ਟਾਰਗੇਟ ਗੁਰਬਾਣੀ ਦਾ ਨਹੀਂ ਹੈ ਉਹ ਤਾਂ ਕਹਿੰਦਾ ਜਾਣ ਜੋਤ ਜੋਤ ਨੂੰ ਜਾਣ ਦੀ ਲੋੜ ਹੈ ਜਸ ਪੁੱਛਣ ਦੀ ਲੋੜ ਹੈ ਸਰੀਰ ਦੀ ਗੱਲ ਕਰਨ ਦੀ ਲੋੜ ਹੈ ਸਰੀਰ ਦੀ ਗੱਲ ਕਰਨ ਦੀ ਲੋੜ ਹੈ ਕਿਉਂਕਿ ਸਰੀਰ ਜਾਂਦਾ ਹੀ ਨਹੀਂ ਨਾ ਕੋਈ ਸਰੀਰ ਆਇਆ ਨਾ ਕੋਈ ਸਰੀਰ ਜਾਣ ਇਹ ਮਾਇਆ ਦੇ ਗੱਲਾਂ ਨੇ ਮਾਇਆ ਦੇ ਦੇਸ਼ ਦੀਆਂ ਗੱਲਾਂ ਨੇ ਬੋਲੀ ਇੱਥੇ ਦੀ ਜੇ ਲਿਖਣਾ ਪੈਣਾ ਸੀ ਇੱਥੇ ਦੀ ਬੋਲੀ ਅਸੀਂ ਜਾਣਦੇ ਹਾਂ ਇਸੇ ਬੋਲੀ ਤੋਂ ਸਮਝ ਲਓ ਫਿਰ ਵੀ ਇਸ ਬੋਲੀ ਦੇ ਵਿੱਚ ਉਸ ਬੋਲੀ ਫਰਕ ਹੈ ਆਤਮਾ ਕਰਕੇ ਮਾਪੇ ਕੌਣ ਹੈ ਸਰੀਰ ਕਰਕੇ ਮਾਪੇ ਕੌਣ ਆਤਮਾ ਦੇ ਰਸ ਕੀ ਤੇ ਆਪਾਂ ਦੀ ਖੁਰਾਕ ਕੀ ਹੈ ਸਰੀਰ ਦੀ ਖੁਰਾਕ ਕੀ ਹੈ ਆਤਮਾ ਦੀ ਅੱਖਾਂ ਕਿਹੜੀਆਂ ਨੇ ਸਰੀਰ ਦੀਆਂ ਅੱਖਾਂ ਕਿਹੜੀਆਂ ਪਾਵੇ ਸਰੀਰ ਦੀਆਂ ਅੱਖਾਂ 'ਚ ਵੀ ਆਤਮਾ ਹੀ ਦੇਖਦੀ ਹੈ ਸਰੀਰ ਦੇ ਕੰਨ ਕਿਹੜੇ ਨੇ ਜਿਹਨਾਂ ਦੀ ਆਤਮਾ ਸੁਣਦੀ ਆਤਮਾ ਦੇ ਡਾਇਰੈਕਟ ਕੰਨ ਕਿਹੜੇ ਨੇ ਜੋ ਹਾਲੇ ਉਹਨਾਂ ਨੂੰ ਸੂਤਕ ਲੱਗਿਆ ਹੋਇਆ ਇਸ ਕਰਕੇ ਨਾ ਕੰਨਾਂ ਦੀ ਲੋੜ ਪਈ ਹੈ ਅੱਖਾਂ ਨੂੰ ਸੂਤਕ ਲੱਗਿਆ ਹੋਇਆ ਇਸ ਕਰਕੇ ਨਾ ਅੱਖਾਂ ਦੀ ਲੋੜ ਪਈ ਹੈ ਉਹਨਾਂ ਦਾ ਆਪਰੇਸ਼ਨ ਚੱਲ ਰਿਹਾ ਆਪਰੇਸ਼ਨ ਚੱਲ ਰਿਹਾ ਉਹਨਾਂ ਦਾ ਗੁਰਬਾਣੀ ਦਾ ਜਿਹੜਾ ਜੇ ਸਮਝ ਨਹੀਂ ਆਪਰੇਸ਼ਨ ਹੋ ਰਿਹਾ ਉਹ ਤਾਂ ਪੱਟੀ ਬੰਨ ਕੇ ਰੱਖਣੀ ਹੈ ਤੇ ਪੱਟੀ ਖੁੱਲੂਗੀ ਇਹ ਅੱਖਾਂ ਦੀ ਲੋੜ ਨਹੀਂ ਬਾਹਰ ਦੇਖਣ ਦੀ ਡਾਇਰੈਕਟ ਦੇਖ ਲੈਣਗੇ ਉਹਨਾਂ ਦਾ ਇਲਾਜ ਚੱਲੂਗਾ ਉਹ ਸੂਤਕ ਦਾ ਇਲਾਜ ਕਰਨਾ ਸੂਤਕ ਦਾ ਸੂਤਕ ਭਰਮ ਦਾ ਸਭੋ ਸੂਤਕ ਭਰਮ ਹੈ ਦੂਜੇ ਲੱਗਾ ਚਾਹੇ ਅ ਦੂਜੇ ਸ਼ਰੀਰ ਨਾਲ ਲਾਤਾ ਸਭ ਕੁਝ ਜੋੜਤਾ ਨਿਰਾਕਾਰ ਦੇ ਦੇਸ਼ ਦੀ ਗੱਲ ਸਰੀਰ ਨਾਲ ਜੋੜਤੀ ਲਿਆ ਕੇ ਕਰ ਹੱਥ ਚਰਨ ਪੈਰ ਨੇਤਰ ਅੱਖਾਂ ਕਰਨ ਕੰਨ ਜੋੜਦਾ ਨਾ ਬਾਹਰਲੇ ਸ਼ਰੀਰ ਨੂੰ ਇਹ ਭਰਮ ਸੀ ਸੂਤਕ ਇਹ ਭਰਮੇ ਨਾ ਗੁਰ ਪ੍ਰਸਾਦ ਭਰਮ ਕਰਨਾ ਦਾ ਗੁਰਬਾਣੀ ਦੇ ਇਲਾਜ ਕਰ ਦੇਣਾ ਇਹ ਸੂਤਕ ਦਾ ਭਰਮ ਦਾ ਭਰਮ ਦਾ ਨਾਮ ਫਿਰ ਟਾਰਗੇਟ ਟਾਰਗੇਟ ਬਦਲਿਆ ਹੋਊ ਜਿਹੜਾ ਉਹ ਭਰਮ ਦਾ ਨਾਸ ਕਰੂਗਾ ਜੇ ਟਾਰਗੇਟ ਨਿਰਾਕਾਰ ਤੇ ਦੇਸਦਾ ਫਿਰ ਸੂਤਕ ਦਾ ਇਲਾਜ ਕਰੋ ਪਹਿਲਾਂ ਇਲਾਜ ਸੂਤਕ ਦਾ ਹੈ ਸੂਤਕ ਦੀ ਖੋਜ ਕਰਨੀ ਹੈ ਫਿਰ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੋਮੀ ਪਰਮੇਸ਼ਰ ਗੁਰਦੇਵ ਵੀ ਮਾਤਾ ਹੈ ਗੁਰਦੇਵ ਵੀ ਪਿਤਾ ਹੈ ਇਹਦਾ ਜਿਹੜਾ ਮੂਲ ਅੰਤਰਾਤਮਾ ਹੋਈ ਤਾਂ ਮਾਤਾ ਹੋਈ ਪਤਾ ਪਿਤਾ ਹੀ ਸੋਮੀ ਹੋਈ ਪਰਮੇਸ਼ਰ ਇਹਦੇ ਬਾਅਦ ਸਭ ਕੁਝ ਹੋਈ ਹੈ ਉਹੀ ਸੱਜਣਾ ਉਹੀ ਸਖਾ ਗੁਰਦੇਵ ਸਕਾ ਗਿਆਨ ਭਜਨ ਉਹੀ ਸਤਗੁਰ ਹੈ ਅਗਿਆਨਤਾ ਦਾ ਨਾਸ ਕਰਨ ਵਾਲਾ ਉਹੀ ਗੁਰਦੇਵ ਹੈ ਗੁਰਦੇਵ ਹੁੰਦਾ ਗਿਆਨ ਦੇਣ ਵਾਲਾ ਗੁਰਦੇਵ ਦਾ ਸਿੱਧਾ ਅਰਥ ਹੈ ਗਿਆਨ ਦਾ ਦਾਤਾ ਗੁਰੂ ਨਹੀਂ ਹੈ ਗੁਰੂ ਹੋਰ ਗੁਰਦੇਵ ਗਿਆਨ ਦਿੰਦਾ ਹੈ ਗੁਰੂ ਗਿਆਨ ਨਹੀਂ ਦਿੰਦਾ ਗੁਰੂ ਗਿਆਨ ਨਹੀਂ ਦਿੰਦਾ ਗੁਰੂ ਚਾਰਨ ਕਰ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸਤਿਗੁਰੂ ਸੁਤਾਨ ਸਲਾਵਾ ਰਾਮ ਰਾਜੇ ਜਿੱਥੇ ਜਾਂਦਾ ਜਾਣਾ ਆਪੇ ਹੋ ਜਾਂਦਾ ਪਰ ਉਹਨੂੰ ਸਮਝਾਉਣ ਦੀ ਲੋੜ ਨਹੀਂ ਹੈ ਸਤਿਗੁਰੂ ਸਮਝਾ ਕੇ ਚੰਨ ਕਰਦਾ ਗਿਆਨ ਦੇ ਕੇ ਕਰਦਾ ਉਹ ਜਿੱਥੇ ਬਹਿੰਦਾ ਚੰਨ ਉਦਾਂ ਹੀ ਹੋ ਜਾਂਦਾ ਅਸੀਂ ਚਾਨਣ ਜਿਹੜਾ ਕਰਦੇ ਹਾਂ ਦੀਵਾ ਜਲਾਵਾਂਗੇ ਜੋਤ ਜਲਾਵਾਂਗੇ ਬਿਜਲੀ ਜਲਾਵਾਂਗੇ ਮੋਮਬਤੀ ਜਲਾਵਾਂਗੇ ਕੋਈ ਲੱਕੜੀ ਅੱਗ ਜਲਾਵਾਂਗੇ ਚਾਨਣ ਹੋ ਜਾਊਗਾ ਪਰ ਪਰਮੇਸ਼ਰ ਨੇ ਚਾਨਣ ਕੀਤਾ ਸੂਰਜ ਜਲਦਾ ਸੂਰਜ ਆਉਂਦਾ ਦੀਵਾ ਬੱਤੀ ਦੀ ਲੋੜ ਨਹੀਂ ਰਹਿੰਦੀ ਉਹ ਤਾਂ ਸੂਰਜ ਹੈ ਜਦ ਆਉਂਦਾ ਫਿਰ ਸਮਝਣ ਦੀ ਲੋੜ ਨਹੀਂ ਹੈ ਸਮਝਣ ਦੀ ਲੋੜ ਤਾਂ ਇਹਨੂੰ ਹੀ ਗੁਰਬਾਣੀ ਨੂੰ ਜਪਣ ਦੀ ਲੋੜ ਹੈ ਉਹਦੀ ਧਾਰਾ ਨਾਮ ਤੂੰ ਆ ਜਾ ਜਿਹੜਾ ਤੇਰਾ ਰਹਿੰਦਾ ਚੱਕਦੇ ਆ ਕੇ ਉਹਦੇ ਆਉਣ ਵਾਲੇ ਜਿਹੜਾ ਬਾਕੀ ਨੇ ਰਾਏ ਉਹਦਾ ਚੱਕਿਆ ਜਾਂਦਾ ਉਹਦਾ ਸਿਰਫ ਦਰਸ਼ਨ ਹੈ ਦੇਖਣ ਹੋਰ ਕੁਝ ਨਹੀਂ ਕਰਦਾ ਦਰਸ਼ਨ ਦੇਖ ਜੀਵਨ ਜੀਵਨ ਵਰਤੇਗਾ ਪੂਰਨ ਕਰਮ ਹੋਵੇ ਪ੍ਰਭ ਦੇ ਬਸ ਕੰਮ ਪੂਰਾ ਹੋ ਗਿਆ ਮੁਕਮਲ ਹੋ ਗਿਆ ਰਹਿ ਇਹ ਨਹੀਂ ਕੁਝ ਲਗਾਤਾਰ ਕੇ ਦੇਰ ਦੀ ਤੱਕ ਪਹੁੰਚ ਹੋ ਗਈ ਜੋ ਕੰਮ ਕਰਨਾ ਹੈ ਦਾ ਪੂਰਾ ਹੋ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਹਰ ਗੁਣ ਤਾਂ ਗਾਉਂਦਾ ਸਾਰੇ ਗਾਉਂਦੇ ਪਰ ਨਿਰਮਲ ਹਰ ਗੁਣ ਗਾਉਂਦੇ ਨਿਰਮਲ ਹਰ ਗੁਣ ਔਰ ਬਲੀਨ ਹਰ ਗੁਣ ਦੇ ਵਿੱਚ ਕੀ ਫਰਕ ਹੈ ਜਿਹੜੇ ਹਰ ਗੁਣ ਇਹ ਬੋਲਦੇ ਨੇ ਇਹ ਵਿਸ਼ਨੂੰ ਨੂੰ ਹਰ ਬੁਲਦੇ ਨੇ ਵਿਸ਼ਨੂੰ ਦੇ ਸਰੀਰ ਦੇ ਗੁਣ ਕੋਦੇ ਨੇ ਮਾਇਆ ਦੇ ਗੁਣ ਨੇ ਮਾਇਆ ਬਲੀਨ ਹੈ ਉਹਦੇ ਹਾਰ ਪਾਇਆ ਹੋਇਆ ਉਹਦੇ ਹੱਥ ਧਨਸ ਹੈ ਉਹਦੇ ਹੱਥ ਚੱਕਰ ਹੈ ਉਹ ਦੇਖ ਕੇ ਗੁਣ ਪਾਉਂਦੇ ਨੂੰ ਇਹ ਮਲੀਨ ਗੁਣ ਨੇ ਸਾਰੇ ਨਿਰਮਲ ਨਹੀਂ ਰਹੇ ਕਿਸੇ ਵਿਅਕਤੀ ਦੀ ਪੂਜਾ ਹੈ ਨਿਰਾਕਾਰ ਦੀ ਪੂਜਾ ਨਹੀਂ ਹੈ ਸਰੀਰ ਕਾਲ ਬਸ ਹੈ ਸਰੀਰ ਦੀ ਪੂਜਾ ਹੈ ਸਰੀਰ ਦੇ ਗੁਣ ਖਾਲਸੇ ਨੇ ਪੂਜਾ ਕਰਨੀ ਅਕਾਲ ਕੀ ਪਰਚਾ ਸ਼ਬਦ ਦਾ ਦਦਾਰ ਖਾਲਸੇ ਦਾ ਬਸ ਜੇ ਇਹ ਗੱਲ ਠੀਕ ਹੈ ਫਿਰ ਅੱਖਾਂ ਨਾਲ ਦੇਖਣ ਵਾਲੀ ਕੋਈ ਚੀਜ਼ ਨਹੀਂ ਦਿਦਾਰ ਖਾਲਸੇ ਦਾ ਜੇ ਦਿਦਾਰ ਖਾਲਸੇ ਦਾ ਇੱਥੇ ਸਾਡੇ ਦੋ ਥਿਉਰੀਆਂ ਆ ਜਾਣਗੀਆਂ ਨੇ ਉੱਪਰ ਆਪਾਂ ਵਿਰੋਧੀ ਦੋਹਾਂ ਚੋਂ ਕਿਹੜੀ ਸੱਚੀ ਹੈ ਸਾਡੀ ਕਿਹੜੀ ਝੂਠੀ ਜੇ ਦਿਦਾਰ ਖਾਲਸੇ ਦਾ ਜੇ ਵਿਅਕਤੀ ਨੂੰ ਖਾਲਸਾ ਬੋਲਦੇ ਆ ਵਿਅਕਤੀ ਦਾ ਇੱਕ ਦੂਜੇ ਦਾ ਦਿਦਾਰ ਹੈ ਇੱਕ ਦੂਜੇ ਦਾ ਨਜ਼ਾਰ ਆ ਨਹੀਂ ਸਕਦਾ ਕਿਉਂਕਿ ਅੱਖਾਂ ਨੂੰ ਦੇਖਣ ਵਾਲਾ ਬਿਨਾਂ ਅੱਖੀ ਅੱਖਾਂ ਜੋ ਵੇਖਣਾ ਇਹ ਵੀ ਗਲਤ ਹੈ ਖਾਲਸਾ ਦੀ ਖਾਲਸਾ ਵੀ ਉਹ ਹੈ ਜਿਹੜਾ ਸਾਬਤ ਸੂਰਤ ਹੈ ਇੱਕ ਹੋ ਗਿਆ ਜਿਹੜਾ ਮਨ ਨਿਰਮਲ ਹੋ ਕੇ ਜਿਤ ਮਨ ਇੱਕ ਹੋ ਗਿਆ ਉਹ ਖਾਲਸਾ ਉਹਦਾ ਦਿਦਾਰ ਹੈ ਦਿਦਾਰ ਤਾਂ ਫਿਰ ਆਪ ਜਦੇ ਕਹੂ ਜਦੇ ਹੋ ਦਿਦਾਰ ਖਾਲਸੇ ਦਾ ਦਿਦਾਰ ਅੰਦਰ ਹੋਣਾ ਖਾਲਸੇ ਦਾ ਆਪੇ ਖਾਲਸਾ ਖਾਲਸਾ ਮੇਰਾ ਰੂਪ ਹੈ ਜਿਹੜਾ ਮੇਰਾ ਆਪਣਾ ਰੂਪ ਖਾਸ ਹੈ ਉਹੀ ਖਾਲਸਾ ਆਤਮ ਦਰਸ਼ਨ ਹੈ ਦਾ ਮਤਲਬ ਹੈ ਆਪ ਸਾਰਿਆਂ ਨੂੰ ਮੇਰੇ ਹੀ ਪੜਨਾ ਸਭ ਨੇ ਮੇਰੇ ਪੜਨਾ ਜਦ ਮੇਰੇ ਬਣੂ ਉਹਦਾ ਆਪਣਾ ਹੀ ਹੋ ਗਿਆ ਪੜਨਾ ਫੇਰ ਉਹਦਾ ਹੈ ਨਹੀਂ ਸਭ ਨੂੰ ਕਰੋ ਹਾਜ਼ਰ ਫੇਰ ਉਹਦਾ ਹੈ ਨਹੀਂ ਮੇਰੋ ਹੈ ਖਾਲਸਾ ਮੇਰੋ ਰੂਪ ਹੈ ਖਾਸ ਦਸਮ ਪਾਜ ਹੈ ਵੀ ਜਿਹੜਾ ਮੇਰਾ ਰੂਪ ਹੈ ਖਾਸ ਰੂਪ ਖਾਸ ਰੂਪ ਮੇਰਾ ਇੱਕ ਹੈ ਸਭ ਸੂਤ ਇੱਕ ਦਾ ਦਰਸ਼ਨ ਜਿਹੜਾ ਉਹ ਖਾਲਸੇ ਦਾ ਦਰਸ਼ਨ ਜਨ ਭੈ ਖਾਲਸੇ ਖਾਸ ਰੂਪ ਹੈ ਦਾਲ ਦਾ ਰੂਪ ਖਾਸ ਨਹੀਂ ਹੈ ਜਾਂ ਦਾਲ ਹੋ ਗਈ ਰੂਪ ਖਾਸ ਨਹੀਂ ਰਿਹਾ ਇਹ ਤਾਂ ਆਮ ਰੂਪ ਹੈ ਸਾਰਿਆਂ ਦੇ ਨਾਲ ਦਾਲ ਤਾਂ ਸਾਰਿਆਂ ਦੇ ਹੈ ਜਿਹੜਾ ਜਾਣੇ ਉਹ ਖਾਸ ਹੈ ਮੂਲ ਮੰਦਰ ਭੰਗੜਾ ਖਾਸ ਨਹੀਂ ਜਦ ਮਾਰ ਭੰਗ ਹੋਇਆ ਖਾਲਸਾ ਨਹੀਂ ਜਾਨੀ ਖਾਲਸਾ ਹੈ ਜਨ ਹਰ ਜਨ ਖਾਲਸਾ ਹੈ ਹਾਂ ਹਰ ਔਰ ਜਾਨੂ ਸੰਤ ਔਰ ਜਾਨੂ ਸੰਤ ਜਨਾ ਬਿਲ ਹਰ ਜਸ ਗਾਇਓ ਜਨ ਉਹ ਹੈ ਜਿਹੜਾ ਮਨ ਬਲੀਨ ਸੀ ਉਹ ਜਨ ਬਣਦਾ ਸੰਤ ਪਹਿਲਾਂ ਹੈਗਾ ਹੀ ਅੰਦਰ ਗੁਰ ਔਰ ਕੇਲਾ ਮਿਲ ਕੇ ਇੱਕ ਹੁੰਦੇ ਨੇ ਗੁਰ ਕੇਲੇ ਦੀ ਸੰਤ ਬਲਾਈ ਫਿਰ ਖਾਲਸਾ ਸਾਧ ਜਨ ਸਾਧ ਜਨਾ ਕੀ ਬਾਝੋ ਧੂੜ ਪਾਰ ਪ੍ਰਭੂ ਮੇਰੀ ਸ਼ਰਧਾ ਪੂਰ ਸਾਧ ਔਰ ਜਨ ਮਿਲ ਕੇ ਇੱਕ ਹੈ ਸਬਦ ਸੂਰਤ ਹੈ ਕਿਉਂਕਿ ਜਿਹੜਾ ਮਾਇਆ ਦੇ ਵਿੱਚ ਹੈ ਜਨ ਵੜਨਾ ਜਨ ਤੋਂ ਬਾਹਰ ਨਹੀਂ ਜਾ ਸਕਦਾ ਤਾਂ ਇਹ ਨਾਨਕ ਆਪਣੇ ਨਾਲ ਜਨ ਲਾ ਰਿਹਾ ਜਨ ਨਾਨਕ ਨਾਮ ਆਧਾਰ ਟੇਕ ਹੈ ਨਾਨਕ ਕਹਿੰਦਾ ਜਨ ਜਿਹੜਾ ਹੈ ਉਹ ਟਿਕਿਆ ਕਾਦੇ ਨਾਲ ਹੈ ਨਾਮ ਨਾਲ ਟਿਕਿਆ ਤੁਰਕੀ ਬਾਣੀ ਨਾਲ ਟਿਕਿਆ ਨਾਮ ਦੀ ਦੇਗ ਉਹਨੂੰ ਸਰੀਰ ਦੀ ਦੇਗ ਛੱਡ ਦਿੱਤੀ ਉਹਨੂੰ ਮਾਇਆ ਦੀ ਦੇਗ ਤਿਆਗ ਦਿੱਤੀ ਜਨ ਨਾਨਕ ਨਾਮ ਆਧਾਰ ਟੇਕ ਹੈ ਜਨ ਦੀ ਦੇ ਕੀ ਹੈ ਜਿਹਨੇ ਨਾਮ ਦੀ ਦੇਗਾ ਹੈ ਜਿਹਨੂੰ ਉਹ ਖਾਸ ਰੂਪ ਹੈ ਬਸ ਜਿੰਨਾ ਚਿਰ ਸਰੀਰ ਦੀ ਟੇਕ ਹੈ ਉਹਦਾ ਦਾ ਖਾਸ ਰੂਪ ਨਹੀਂ ਦੋ ਥਾਂ ਉਹੀ ਅਕਾਲ ਹੈ ਉਹ ਅਕਾਲ ਰੂਪ ਹੈ ਉਹਦਾ ਕਾਲ ਨਹੀਂ ਹੈ ਫਿਰ ਕਾਲ ਤੋਂ ਪਰੇ ਹੋ ਗਿਆ ਦਿਦਾਰ ਖਾਲਸੇ ਦਾ ਪੂਜਾ ਅਕਾਲ ਕੀ ਪੂਜਾ ਦਿਦਾਰ ਤੋਂ ਪਹਿਲਾਂ ਹੁੰਦੀ ਹੈ ਪੂਜਾ ਨਾ ਕਰਦੀ ਹੈ ਪੂਜਾ ਜਦ ਕਰਦੀ ਹੈ ਜਦੋਂ ਜੋ ਫਸਿਆ ਹੈ ਭਗਤੀ ਕਰਤੇ ਪਹਿਲਾਂ ਪੂਜਾ ਤਨ ਮਨ ਅਰਪੂ ਪੂਜੜਾ ਦਾਸ ਕਿਦਾ ਬਣਨ ਪੂਜਾ ਹੁੰਦੀ ਹੈ ਪੂਜਾ ਵਰਡ ਵੇਲੇ ਦਾਸ ਬੜੀ ਨਬਦ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਗੁਰਬਾਣੀ ਦੇ ਅੱਗੇ ਸਰੈਂਡਰ ਹੋ ਜਾਣਾ ਆਪਣਾ ਆਪ ਨੂੰ ਆਪਣੀ ਬੁੱਧੀ ਨੂੰ ਤੁਛ ਮੰਨ ਕੇ ਗੁਰਬਾਣੀ ਨੂੰ ਪੜਨਾ ਸਮਝਣਾ ਤੇ ਆਪਣੇ ਆਪ ਨੂੰ ਬਦਲਣਾ ਗੁਰ ਮਤ ਲੈਣੀ ਆਪਣੀ ਮਤ ਤਿਆਗਣੀ ਇਹ ਪੂਜਾ ਆਪਣੀ ਮਤ ਤਿਆਗੇ ਦੇ ਬਿਨਾ ਦੂਜੀ ਮਤ ਗੁਰੂ ਦੀ ਲੈ ਨਹੀਂ ਸਕਦੇ ਆਪਣੀ ਮਤ ਪਹਿਲਾਂ ਪੂਜਾ ਕਰ ਪੂਜ ਚੜਾ ਹਾਂ ਤਾਂ ਇੱਕ ਸ਼ਾਇਦ ਗੁਰੂ ਦੀ ਭਗਤੀ ਹੈ ਆ ਉਹ ਦੀ ਭਗਤੀ ਆਣ ਦੇਵ ਬਦਲਾਵਨ ਤੈਲ ਹਾਂ ਤਾਂ ਇੱਕ ਰਵਈਆ ਲੈ ਮੈਂ ਤਾਂ ਇੱਕ ਮੈਨੂੰ ਦਾ ਰਵਈਆ ਚਾਹੀਦਾ ਉਹ ਚਾਹੀਦਾ ਜਿਹਦੇ ਵਿੱਚ ਮੈਂ ਲੀਨ ਹੋ ਜਾਵਾਂ ਹਾਂ ਤਾਂ ਇੱਕ ਰਵਈਆ ਲੈ ਹੋ ਆਨ ਦੇਵ ਬਦਲਾਵਣ ਦਾ ਹੋਰ ਜਿਹੜੀ ਦੇਵੀ ਦੇਵਤਾ ਦੀ ਪੂਜਾ ਸਾਰੀ ਕੀਤੀ ਸੀ ਉਹਦੇ ਬਦਲੇ 'ਚ ਮੈਂ ਚੜਾ ਦਿੰਦਾ ਜੋ ਪਹਿਲਾਂ ਕੀਤਾ ਕਰਮ ਕਾਂਡ ਧਰਮ 'ਚ ਕਿਰਿਆ ਕਰਮ ਉਹ ਜਿਹਨੂੰ ਸੇਵਾ ਸੁਭਾ ਸਾਰਾ ਲੋਕਾਂ ਸਾਰੀ ਪੂਜਾ ਚੜਾ ਉਹਦੇ ਬਦਲੇ ਹੀ ਨਾ ਮਿਲਣਾ ਕੋਈ ਕਮਾਈ ਧਰਮ ਦੀ ਪਹਿਲਾਂ ਕੀਤੀ ਉਹਦੇ ਬਦਲੇ ਹੁਣ ਗਿਆਨ ਦੇ ਮਿਲਣਾ ਗੁਰਮਤਿ ਦਾ ਗਿਆਨ ਹੈ ਮਿਲਣਾ ਸਥਿਤੀ ਬਸ 50 ਹੋਰ ਉਸ ਕੰਮ ਨੇ ਸਥਿਤੀ ਪਹੁੰਚਾਤਾ ਹੁਣ ਜੇ ਇਹ ਨਾ ਲਿਆ ਉਹ ਵੀ ਗਿਆ ਫਿਰ ਉਹਦਾ ਕੋਈ ਰਿਜ਼ਲਟ ਨਹੀਂ ਕੋਈ ਫਾਇਦਾ ਨਹੀਂ ਜੇ ਲਿਆ ਨਹੀਂ ਨਾ ਉਹਨੇ ਤਾਂ ਸਾਨੂੰ ਦਰਿਆ ਦੇ ਕਿਨਾਰੇ ਪਹੁੰਚਾਤਾ ਜੇ ਪਾਣੀ ਪੀਤਾ ਨਹੀਂ ਬੜਿਆ ਆ ਖਾਲੀ ਫਿਰ ਕੋਈ ਫਾਇਦਾ ਨਹੀਂ ਜੋ ਕੁਝ ਹੁਣ ਤੱਕ ਕੀਤਾ ਪਿੱਛੇ ਜਨਮ ਵਿੱਚ ਕੀਤਾ ਕਿਨਾਰੇ ਦੇ ਪਹੁੰਚਾਤਾ ਪਾਣੀ ਕੋਲ ਇਹ ਤਾਂ ਜੇ ਫਿਰ ਪਿਆਸਾ ਮੁੜ ਕੇ ਸਾਰਾ ਗਿਆ ਕਿ ਉੱਥੇ ਤੱਕ ਪਹੁੰਚਾਉਣ ਦਾ ਫਲ ਕਾਰਨ ਫੁੱਲੀ ਬਣ ਰਹਾ ਹੈ ਇਸੇ ਗੱਲ ਨੂੰ ਕਿਹਾ ਜੋੜ ਤੇ ਫੁੱਲ ਆਇਆ ਫੁੱਲ ਆਇਆ ਸੀ ਪਹਿਲਾਂ ਫਲ ਵਾਸਤੇ ਫਲੇ ਛੋਬਣ ਗਿਆਨ ਫਲ ਗਿਆਨ ਦਾ ਫਲ ਹੈ ਹੋਰ ਕੋਈ ਫਲ ਨਹੀਂ ਹੈ ਸੰਸਾਰ 'ਚ ਧਰਮ ਦੇ ਵਿੱਚ ਗਿਆਨ ਤੋਂ ਬਿਨਾ ਕੋਈ ਫਲ ਨਹੀਂ ਹੈ ਜਾਂ ਧਰਮ ਤੇ ਜਾਂ ਗਿਆਨ ਤੇ ਧਰਮ ਪ੍ਰਾਪਤੀ ਗਿਆਨ ਦੀ ਹੋਣੀ ਗਿਆਨ ਕੀ ਆਤਮ ਗਿਆਨ ਆਤਮ ਦਰਸ਼ਨ ਦਿਦਾਰ ਖਾਲਸੇ ਦਾ ਪੂਜਾ ਅਕਾਲ ਦੀ ਪਰਚਾ ਸ਼ਬਦ ਤਨ ਜੀ ਜਾਣ ਪਰਚਾ ਰੋਹ ਅਠੇ ਪਹਿਰੇ ਸ਼ਬਦ ਲੋ ਜਿਹੜਾ ਬਾਣੀ ਲੋ ਸਰਦਾਰ ਖਾਲਸੇ ਤੱਕ ਪਹੁੰਚ ਜੂਗਾ ਇਹ ਟਾਰਗੇਟ ਹੈ ਪਰਚਾ ਸ਼ਬਦ ਦਾ ਸਰਦਾਰ ਖਾਲਸੇ ਦਾ ਪੂਜਾ ਅਕਾਲ ਅਕਾਲ ਹੈ ਜਿਹੜਾ ਮਰਦਾ ਨਹੀਂ ਜੰਮਦਾ ਜਿਹੜਾ ਦੇਹ ਦੀ ਪੂਜਾ ਨਾਲ ਜੁੜ ਗਿਆ ਅਕਾਲ ਦੀ ਪੂਜਾ ਨਾਲ ਜੁੜਿਆ ਜੋ ਜੀ ਅੱਖਾਂ ਨੂੰ ਤੇ ਦੇਹ ਦੀ ਹੈ ਜੇ ਉਹਦੀ ਪੂਜਾ ਨਾਲ ਜੁੜ ਗਿਆ ਅਕਾਲ ਦੀ ਪੂਜਾ ਨਾਲ ਜੁੜਿਆ ਜੇ ਤਾਂ ਇਹ ਗੱਲ ਠੀਕ ਹੈ ਫਿਰ ਤਾਂ ਦਸਮ ਪਾਸ਼ਾ ਗੁਰਿਆਈ ਗੁਰੂ ਗ੍ਰੰਥ ਨੂੰ ਨਹੀਂ ਦੇ ਸਕਦੇ ਕਿ ਉਹ ਅਕਾਲ ਨਹੀਂ ਹੈ ਇਹ ਕੁਝ ਗੱਲ ਹੋਰ ਹੈ ਵਿੱਚ ਇਹ ਸਾਡੀ ਉਹ ਬਣਾਈ ਹੋਈ ਹੈ ਕੋਈ ਗੱਲ ਮਜਬੂਰੀ ਸੀ ਉਸ ਵੇਲੇ ਬਣਾ ਲਈ ਬਣਾਉਣੀ ਪਈ ਸਾਨੂੰ ਵਰਨਾ ਗੁਰੂ ਗ੍ਰੰਥ ਸਾਹਿਬ ਦੀ ਤਾਂ ਪੋਥੀ ਨਾ ਹੋਏ ਦਾ ਤਾਂ ਪੋਥੀ ਵਿਅਕਤੀ ਤੋਂ ਉੱਪਰ ਵਿਅਕਤੀ ਗੁਰੂ ਤੋਂ ਉੱਤੇ ਹੈ ਪੋਥੀ ਦਾ ਸਥਾਨ ਪੋਥੀ ਪਰਮੇਸ਼ਰ ਦਾ ਥਾਨ ਲਿਖਿਆ ਹੈ ਵਿਅਕਤੀ ਗੁਰੂ ਪਰਮੇਸ਼ਰ ਦੀ ਜੋਤ ਉਹ ਤਾਂ ਪਰਮੇਸ਼ਰ ਦੇ ਭਗਤ ਨੇ ਉਥੇ ਪਰਮੇਸ਼ਰ ਦਾ ਹੱਥ ਅਸੀਂ ਇਹਨੂੰ ਗੁਰੂ ਕਹਿ ਕੇ ਗੁਰਿਆਈ ਦਵਾ ਕੇ ਦਸਮ ਪਾਸ਼ਾ ਤੋਂ ਦਰਜਾ ਘਟਾਤਾ ਬਾਣੀ ਦਾ ਗੁਰਬਾਣੀ ਦਾ ਦਰਜਾ ਪੋਥੀ ਦਾ ਦਰਜਾ ਘਟਾਤਾ ਵਧਾਇਆ ਨਹੀਂ ਹੈ ਇਹਨਾਂ ਨੂੰ ਮੂਰਖਾਂ ਨੂੰ ਵਧਾਇਆ ਹੋਇਆ ਲੱਗਦਾ ਜੇ ਵਿਚਾਰਿਆ ਜਾਵੇ ਦਰਜਾ ਘਟ ਗਿਆ ਔਰ ਹੁਣ ਇਹ ਦੋ ਗੱਲਾਂ ਦਾ ਮੇਲ ਨਹੀਂ ਹੋਇਆ ਸਾਡੀ ਉਹ ਤਾਂ ਹੀ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦਰਦਾਰ ਖਾਲਸੇ ਦਾ ਇਹ ਤਾਂ ਇਹ ਗੱਲ ਗਲਤ ਹੈ ਔਰ ਉਹ ਰਹੀ ਨਹੀਂ ਫਿਰ ਪੂਜਾ ਹੁਣ ਕਰਦੇ ਨੇ ਕਿਹਦੀ ਅਕਾਲ ਦੀ ਤਾਂ ਕਰਦੇ ਨਹੀਂ ਗ੍ਰੰਥ ਦੀ ਕਰਦੇ ਇਹ ਅਕਾਲ ਹੈ ਨਹੀਂ ਦਰਦਾਰ ਖਾਲਸੇ ਦਾ ਕਰਦੇ ਆਪਸ ਵਿੱਚ ਹੀ ਕਰਦੇ ਆ ਖਾਲਸਾ ਆਪਣੇ ਆਪ ਨੂੰ ਮੰਨ ਲਿਆ ਪਰਚਾ ਸ਼ਬਦ ਦਾ ਛੱਡੇ ਦਿੱਤਾ ਪਰਚਾ ਦਾ ਸਾਨੂੰ ਪਰਚਾ ਸ਼ਬਦ ਦਾ ਛੱਡ ਕੇ ਕਹਾਂ ਦਾ ਪਰਚਾ ਇਹ ਫਿਰ ਬਾਣੀ ਪੜਦੇ ਆ ਪਰਚਾ ਨਹੀਂ ਕਰ ਪੜਨਾ ਪਰਚਾ ਨਹੀਂ ਹੁੰਦਾ ਪਰਚੇ ਜਿਵੇਂ ਮਨ ਸੰਸਾਰ ਨੂੰ ਤਿਆਗ ਦਵੇ ਜਿਹੜੀ ਗੱਲ ਉਹ ਪਰਚਾ ਹੁੰਦਾ ਸੰਸਾਰ ਭੁੱਲ ਜਵੇ ਪਰਚਾ ਸ਼ਬਦ ਦਾ ਜਿਹਨੂੰ ਲੱਗ ਗਿਆ ਸੰਸਾਰ ਭੁੱਲ ਜੂਗਾ ਸੰਸਾਰ ਰਹਿੰਦਾ ਹੋਇਆ ਸੰਸਾਰ ਨਾਲ ਜੁੜਿਆ ਨਹੀਂ ਗੁਰਬਾਣੀ ਨਾਲ ਜੁੜਿਆ ਹੈ ਆਠ ਪੈਰ ਹਰ ਕੇ ਗੁਣ ਕਿਵੇਂ ਹੋਊਗਾ ਆਠ ਪੈਰ ਹਰ ਕੇ ਗੁਣ ਪਰਚਾ ਸ਼ਬਦ ਤੇ ਬਿਨਾ ਪਰਚਾ ਸ਼ਬਦ ਤੇ ਬਿਨਾ ਹੈ ਕਿਵੇਂ ਇਹ ਭਗਤੀ ਪੂਰੀ ਹੋਊ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚੰਦ ਸ਼ਬਦ ਦੇ ਪਰਚੇ ਬਿਨਾ ਕਿਵੇਂ ਹੋਵੇ ਸ਼ਬਦ ਦੇ ਪਰਕੇ ਮੇਰਾ ਪੋਸੀਬਲ ਹੀ ਨਹੀਂ ਹੈ ਅੱਖਰਾਂ ਦਾ ਪਰਚਾ ਨਹੀਂ ਰੱਖਣਾ ਪਰਚਾ ਜੋ ਅੱਖਰ ਜਿ ਲਿਖਿਆ ਉਹਦਾ ਰੱਖਣਾ ਜੋ ਰਸ ਹੈ ਵਿੱਚ ਨਾਮ ਹੈ ਨਾਮ ਦਾ ਪਰਚਾ ਉਪਦੇਸ਼ ਸ਼ਬਦ ਉਪਦੇਸ਼ ਨੂੰ ਕਹਿੰਦੇ ਨੇ ਸ਼ਬਦ ਅੱਖਰਾਂ ਨੂੰ ਨਹੀਂ ਕਹਿੰਦੇ ਸਾਡੇ ਜੋੜ ਦੇ ਵਿੱਚ ਦੋ ਜੋੜਾਂ ਨੂੰ ਅੱਖਰਾਂ ਦੇ ਜੋੜ ਨੂੰ ਸ਼ਬਦ ਕਹਿੰਦੇ ਨੇ ਅਸੀਂ ਕਹਿੰਦੇ ਨੇ ਤਾਂ ਸੰਸਾਰੀਆ ਸ਼ਬਦ ਉਪਦੇਸ਼ ਹੈ ਜੋ ਉਪਦੇਸ਼ ਦਿੱਤਾ ਕੀ ਉਪਦੇਸ਼ ਦਿੱਤਾ ਇਹਨਾਂ ਅੱਖਰਾਂ ਵਿੱਚ ਲਿਖਿਆ ਹੈ ਜੋ ਉਪਦੇਸ਼ ਹੈ ਉਪਦੇਸ਼ ਪਹਿਲਾਂ ਤਾਂ ਦਿੱਤਾ ਸੀ ਪਰਮੇਸ਼ਰ ਨੇ ਹੁਣ ਇਹ ਪੋਥੀ ਦਸੂ ਪੋਥੀ ਸਾਹਿਬ ਦਸੂ ਬੋਲੂ ਵੀ ਆ ਉਪਦੇਸ਼ ਦਿੱਤਾ ਉਹੀ ਉਪਦੇਸ਼ ਹੈ ਬੋਲੂ ਪੋਥੀ ਪਰਮੇਸ਼ਰ ਨਹੀਂ ਹੈ ਪਰਮੇਸ਼ਰ ਦੀ ਜਗ੍ਹਾ ਥਾਂ ਬੋਲੂਗੀ ਪੋਥੀ ਅੱਖਰੀ ਲਿਖਣਾ ਬੋਲਣ ਬਾਣ ਪਰ ਜਦ ਬੋਲਾਂਗੇ ਉਹ ਬਾਣੀ ਬਣੂਗੀ ਹਾਲੇ ਅੱਖਰ ਨੇ ਅਸੀਂ ਸ਼ਬਦ ਨੂੰ ਛੱਡ ਕੇ ਅੱਖਰ ਫੜ ਲੈ ਲਕੀਰਾਂ ਫੜ ਲਈਓ ਲਕੀਰ ਦੇ ਫਕੀਰ ਹੋ ਗਏ ਭਗਤ ਕਬੀਰ ਜੀ ਨੇ ਲਿਖਿਆ ਸੀ ਕਿ ਓਮਕਾਰ ਆਦ ਮੈਂ ਜਾਣਾ ਓਮਕਾਰ ਆਦ ਕੀਆ ਮੈਂ ਜਾਣ ਲਿਆ ਪਰ ਅੱਖਰਾਂ 'ਚ ਜਿਹੜਾ ਲਿਖਿਆ ਹੋਇਆ ਓਮਕਾਰ ਆਦ ਹੈ ਨਾ ਇਹਨੂੰ ਨਹੀਂ ਮੈਂ ਓਮਕਾਰ ਆਦ ਮੰਨਦਾ ਰਗੀਰਾਂ ਨੇ ਲਿਖ ਔਰ ਬੇਟੇ ਤਾਂ ਹੀ ਨਹੀਂ ਮਾਨਾ ਓਮਕਾਰ ਆਦ ਮੈਂ ਜਾਣਾ ਓਮਕਾਰ ਆਦ ਮੈਂ ਜਾਣ ਲਿਆ ਪਰ ਜਿਹੜਾ ਲਿਖ ਕੇ ਬਿਠਾਇਆ ਜਾ ਸਕਦਾ ਨਾ ਅਖਰ ਇਹਨੂੰ ਐ ਓੰਕਾਰ ਆਦ ਨਹੀਂ ਮੰਨਦਾ ਦੇਖੋ ਔਰ ਬੇਟੇ ਤਾਂ ਹੀ ਨਹੀਂ ਮੰਨਦਾ ਉਹਨੂੰ ਨਹੀਂ ਮੰਨਦਾ ਹੁਣ ਜਿਹੜਾ ਓੰਕਾਰ ਨੂੰ ਜਾਣ ਲੈਂਦਾ ਉਹ ਲਕੀਰਾਂ ਨੂੰ ਨਹੀਂ ਬੁਲਦਾ ਲਿਖੇ ਨੂੰ ਨਹੀਂ ਬੁਲਦਾ ਉਹਨੇ ਜਾਣਿਆ ਸੀ ਤਾਂ ਗਿਆ ਸੀ ਜਿਹੜਾ ਜਾਣ ਨੂੰ ਉਹ ਨਹੀਂ ਮੰਨਦਾ ਬਾਕੀ ਲਕੀਰ ਦੇ ਫਕੀਰ ਨੇ ਲਕੀਰ ਦੇ ਫਕੀਰ ਬਣਨਗੇ ਜਿਹੜੇ ਲਕੀਰ ਦੇ ਫਕੀਰ ਨਹੀਂ ਨਾ ਉਹ ਕਿਹਦੇ ਫਕੀਰ ਨੇ ਫਿਰ ਉਹ ਓੰਕਾਰ ਦੇ ਫਕੀਰ ਨੇ ਉਹ ਉਹਦੇ ਫਕੀਰ ਨੇ ਜਿਹਦੇ ਵਾਸਤੇ ਜਿਹਦਾ ਦੋ ਅੱਖਰਾਂ ਚ ਫਕੀਰ ਹੁੰਦਾ ਕੌਣ ਫਕੀਰ ਬਿਨਾਂ ਦੇ ਹੁੰਦੇ ਨੇ ਮੁਸਲਮਾਨ ਦੇ ਸਾਡੇ ਸੰਤ ਨੇ ਉਹਨਾਂ ਦੇ ਫਕੀਰ ਨੇ ਸਾਰੇ ਸੰਤੋ ਫਕੀਰ ਕਹਿੰਦੇ ਜਿਸ ਕੇ ਹਿਰਦੇ ਤਨ ਵਸੇ ਤਾਕਾ ਨੋ ਤਿਸ ਕਾ ਨੋ ਫਕੀਰ ਜਿਹਦੇ ਹਿਰਦੇ ਵਿੱਚ ਗਿਆਨ ਹੈ ਨਾ ਗੁਰਮਤਿ ਦਾ ਪੂਰੀ ਸੋਝੀ ਹੈ ਉਹਨੂੰ ਫਕੀਰ ਕਹਿੰਦੇ ਜਿਹਦੇ ਹਿਰਦੇ ਵਿੱਚ ਆਤਮ ਗਿਆਨ ਹੈ ਜਿਹੜਾ ਆਪਣੇ ਆਪ ਨੂੰ ਜਾਣਦਾ ਜਿਹਨੇ ਆਤਮ ਚੀਨ ਲਿਆ ਆਤਮ ਖੋਜ ਲਿਆ ਕੋ ਨਾਨਕ ਬਿਨ ਆਪਾ ਚੀਨੇ ਬਿਟੇ ਨਾ ਭਰਮ ਕੀ ਜਿਹਦਾ ਭਰਮ ਮਿਟ ਗਿਆ ਉਹ ਫਕੀਰ ਪਰ ਜੋ ਪਰਮੇਸ਼ਰ ਬਾਰੇ ਨੂੰ ਹੋਈ ਗਿਆ ਹੁਕਮ ਨਹੀਂ ਬੁੱਝਿਆ ਉਹਨੇ ਆਪਣਾ ਬੁੱਝਿਆ ਦੇਖੋ ਫਰਕ ਹੈ ਇੱਥੇ ਆਪਣਾ ਆਪ ਦਾ ਬੁਝਿਆ ਹੁਕਮ ਨਹੀਂ ਬੁਝਿਆ ਪਰ ਪਦ ਨਹੀਂ ਜੋ ਪਾਇਆ ਉੱਤਮ ਪਦ ਵੀ ਜ਼ਰੂਰ ਪਾਈ ਹੈ ਪਰਮ ਪਦ ਪਾਇਆ ਜਿਸਕੇ ਹਿਰਦੇ ਧਨ ਵਸੇ ਤਿਸ ਕਾ ਨੋ ਪਰ ਜਿਸਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਈ ਜਿਹੜਾ ਤੂੰ ਹੈ ਉਹ ਅੱਖਰ ਉਹ ਕਹਿੰਦਾ ਜਿਹੜਾ ਤੂੰ ਹੈ ਉਹ ਨਹੀਂ ਹੈ ਉਹ ਅੱਖਰ ਇੱਕ ਓਕਾਰ ਹੈ ਜਿਹੜਾ ਤੇਰਾ ਨਾਮ ਹੈ ਅੱਖਰਾਂ 'ਚ ਲਿਖਿਆ ਹੋਇਆ ਪਰ ਤੂੰ ਨਹੀਂ ਹੈਗਾ ਜਿਹਦੀ ਗੱਲ ਗੁਰਬਾਣੀ ਕਰਦੀ ਹੈ ਗੁਰਬਾਣੀ 'ਚ ਨਹੀਂ ਹੈ ਗੁਰਬਾਣੀ ਗੱਲ ਦੱਸ ਰਹੀ ਹੈ ਉਹਦੀ ਕਥਾ ਹੈ ਇਹ ਤਾਂ ਕਥ ਕੀ ਕਥਾ ਹੈ ਉਹ ਕਥਾ ਜਿਹਦੀ ਹੁੰਦੀ ਹੈ ਰਾਮਚੰਦਰ ਰਮਾਇਣ ਚ ਬੜਿਆ ਹੋਇਆ ਰਮਾਇਣ ਲਿਖੀ ਹੈ ਰਾਮਚੰਦਰ ਦੀ ਕਥਾ ਕੀ ਸੀ ਤਾਲ ਲਛਮਣ ਇਹ ਸਾਰੇ ਰਮਾਇਣ ਦੇ ਵਿੱਚ ਨੇ ਜੋ ਕੋ ਬਣ ਕੇ ਬੈਠੇ ਵੀ ਰਮਾਇਣ ਹੁਣ ਭਗਤ ਨੇ ਭਗਤਾਂ ਦੀ ਬਾਣੀ ਆ ਕੀ ਇਹਦੇ ਵਿੱਚ ਨੇ ਸਾਰੇ ਬੈਠੇ ਇਹ ਮੂਰਖਾਂ ਕੋਰਾਂ ਦੀ ਗੱਲ ਹੋ ਸਕਦੀ ਹੈ ਲਕੀਰ ਦੇ ਫਕੀਰ ਨੇ ਜਿਹੜੇ ਉਹਨਾਂ ਦੀ ਗੱਲ ਹੋ ਸਕਦੀ ਹੈ ਉਹ ਇਹ ਬਣ ਸਕਦੇ ਨੇ ਜਿਹਦੇ ਪਰਮ ਦਾ ਨਾਸ ਹੋ ਗਿਆ ਉਹ ਨਹੀਂ ਮੰਨ ਸਕਦਾ ਉਹ ਗੁਰਬਾਣੀ ਜੋ ਖੋਜੂ ਗੁਰਬਾਣੀ ਨੂੰ ਸਮਝੂ ਤਲਕੀਰ ਦਾ ਫਕੀਰ ਨਾ ਲਕੀਰ ਦਾ ਫਕੀਰ ਹੋਣ ਤੋਂ ਉਹ ਜਿਹੜੀਆਂ ਬਖਤੀਆਂ ਲਈਆਂ ਸਵੀਰ ਭਗਤੀਆਂ ਗੁਰਬਾਣੀ ਦੇ ਵਿੱਚ ਓਮਕਾਰ ਆਦਮਾ ਜਾਣਾ ਲਿਖ ਔਰ ਬੇਟੇ ਤਾਹੀ ਨਹੀਂ ਮਾਨੋ ਇੱਕ ਇਹ ਬਖਤੀ ਹੈ ਗੁਰੂ ਦੇਵ ਜੀ ਨੇ ਜਪਜੀ ਸਾਹਿਬ ਜੀ ਵੀ ਲਿਖਿਆ ਅਖਰੀ ਨਾਮ ਅਖਰੀ ਰਸਾਲਾ ਨਾਮ ਅਖਰਾਂ ਦੇ ਲਿਖਿਆ ਹੁੰਦਾ ਸਿਲਸਿਲਾ ਕੀਤੀ ਅਖਰ ਨੇ ਸਿਲਸਿਲਾ ਜਿਹੜੀ ਅਸੀਂ ਕੀਤੀ ਅਖਰ ਨੇ ਅਖਰਾਂ ਵਿੱਚ ਆਇਆ ਤੁਹਾਡੇ ਕੋਲ ਭੇਜੀ ਅਸੀਂ ਪਹਿਲਾਂ ਹਵਾ 'ਚ ਭੇਜਦੇ ਸੀ ਬੂਕਾ ਕਾ ਕਹਿ ਜਿੰਨਾ ਚਿਰ ਹੈਗੇ ਸੀ ਹੁਣ ਅਖਰ ਨਾਲ ਦੀ ਜਗਾ ਗਈ ਅਖਰੀ ਗਿਆਨ ਗੀਤ ਗੁਣ ਦਾ ਗਿਆਨ ਦੇ ਗੀਤ ਨੇ ਗਿਆਨ ਦੇ ਕਿਤੇ ਗਾਏ ਹੋਏ ਅੱਖਰਾਂ ਦੇ ਵਿੱਚ ਅੱਖਰੀ ਲਿਖਣ ਜਿੰਨਾ ਚਿਰ ਲਿਖਦਾ ਉਹਨਾਂ ਚ ਅੱਖਰ ਨੇ ਲਕੀਰਾਂ ਨੇ ਬੋਲਣ ਬਾਣ ਬੋਲੇ ਤੇ ਬਾਣੀ ਬਣ ਅਗਲੀ ਗੱਲ ਬਹੁਤ ਇੰਪੋਰਟੈਂਟ ਹੈ ਅੱਖਰਾਂ ਸਿਰ ਅੱਖਰਾਂ ਦੇ ਜੁਮੇ ਸਿਰ ਸੰਜੋਗ ਬਖਾਣ ਅੱਖਰਾਂ ਸਿਰ ਸੰਜੋਗ ਬਖਾਣ ਥੋੜਾ ਸੰਜੋਗ ਕਿਵੇਂ ਹੋਊ ਵਿਛੜਿਆ ਨਾ ਮੇਲ ਕਿਵੇਂ ਹੋਊ ਆਪਣੇ ਮੂਲ ਨਾਲ ਤੁਸੀਂ ਕਿਵੇਂ ਮਿਲਣਾ ਇਹ ਅੱਖਰਾਂ ਜਿਹੜੇ ਲਿਖਿਆ ਵਿਖਿਆਨ ਕੀਤਾ ਹੋਇਆ ਇਹ ਅੱਖਰਾਂ ਤੋਂ ਖੋਜ ਲਓ ਅੱਖਰ ਦੇ ਅੱਖਰਾਂ ਵਿੱਚ ਕੋਈ ਗੁਰਮੁਖ ਖੋਜੇ ਕੋਈ ਗੁਰਮੁਖ ਖੋਜ ਲੂਗਾ ਮੇਰਾ ਵਿਛੜਿਆ ਤਾਂ ਹੋਇਆ ਆਪਣੇ ਮੂਲ ਨਾਲ ਟੁੱਟਿਆ ਹੋਇਆ ਮੈਂ ਜੁੜਨਾ ਕਿਵੇਂ ਇਹ ਸਾਰੀ ਵਿਧੀ ਇਹ ਦੱਸੀ ਹੋਈ ਹੈ ਅੱਖਰਾਂ ਸਿਰ ਸੰਜੋਗ ਬਖਾਨ ਸੰਜੋਗ ਦਾ ਬਖਾਨ ਅੱਖਰਾਂ ਦੇ ਜੁੰਮੇ ਆ ਜੁੰਮੇ ਸਿਰ ਦਾ ਹੁੰਦਾ ਇਹਨਾਂ ਦੇ ਜੁੰਮੇ ਲਾਤਾ ਸੀ ਪਰਮੇਸ਼ਰ ਨੇ ਮੇਰੇ ਜੁਮੇ ਲਾਇਆ ਸੀ ਮੈਂ ਬੋਲ ਕੇ ਦੱਸਦਾ ਸੀ ਮੈਂ ਅਖਰਾਂ ਦੇ ਜੁਮੇ ਲਾਤਾ ਅਸਾਂ ਜੇ ਪਰਮੇਸ਼ਰ ਨੇ ਅਖਰਾਂ ਦੇ ਜੁਮੇ ਲਾਇਆ ਮੈਂ ਵੀ ਨਹੀਂ ਲਾਇਆ ਜਿਹਨੇ ਇਹ ਲਿਖੇ ਜਿਹਨੇ ਅਖਰ ਲਿਖੇ ਨੇ ਚਾਹੇ ਕਿਸੇ ਨੇ ਵੀ ਲਿਖੇ ਸੀ ਬੋਲੇ ਸੀ ਭਗਤਾਂ ਨੇ ਲਿਖੇ ਕਿਸੇ ਨੇ ਵੀ ਸੀ ਜਿਹਨੇ ਲਿਖੇ ਤੇ ਸਰਨਾ ਹੈ ਜਿਹਨੇ ਅਖਰ ਲਿਖੇ ਨੇ ਉਹਦੇ ਜੁਮੇ ਨਹੀਂ ਹੈਗਾ ਬਖਿਆਲ ਸਜੋਗ ਦਾ ਮੁਤਾਜ ਹੈਗਾ ਕੱਲ ਨੂੰ ਹੈ ਨਹੀਂ ਉਹਦੇ ਜ਼ਿੰਮੇਵਾਰੀ ਕੋਈ ਨਹੀਂ ਹੋਣੀ ਹੈਗੀ ਤੁਹਾਡੀ ਮਿਲਾਪ ਕਰਾਉਣ ਦੀ ਜੇ ਤੁਸੀਂ ਆਰਾਧਨਾ ਕਰੋਗੇ ਨਾ ਨਾਨਕ ਦੀ ਵੀ ਇਹੀ ਕਰੂਗਾ ਇਹ ਬਿਲਕੁਲ ਗਲਤ ਹੈ ਸੁਬੀਰ ਦੀ ਗੱਲ ਨਾ ਕਿ ਕੋਈ ਗੁਰੂ ਗ੍ਰੰਥ ਦੀ ਗੱਲ ਇਹ ਬਿਲਕੁਲ ਬਕਵਾਸ ਹੈ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਉਹ ਕਹਿੰਦੇ ਜਿਹਨੇ ਲਿਖੇ ਨਾ ਉਹਦੀ ਜ਼ਿੰਮੇਵਾਰੀ ਤੁਸੀਂ ਅਖਰਾਂ ਦੀ ਗੱਲ ਕਰਦੇ ਹੋ ਉਹ ਚੇਤਨ ਦੀ ਜ਼ਿੰਮੇਵਾਰੀ ਤੁਸੀਂ ਜੜ ਦੀ ਗੱਲ ਕਰਨ ਲੱਗੇ ਜਿਹਨੇ ਇਹ ਲਿਖੇ ਤੇ ਸਰ ਨਾ ਹੈ ਉਹਦੀ ਜ਼ਿੰਮੇਵਾਰੀ ਨਹੀਂ ਹੋਣੀ ਕਿਉਂਕਿ ਉਹਨਾਂ ਦਾ ਜੇ ਫਰਮਾਇਆ ਤੇ ਮਤਲਬ ਪਰਮੇਸ਼ਰ ਨੇ ਫਰਮਾਇਆ ਤੇ ਉਹਨਾਂ ਤੋਂ ਉਹ ਲਿਖ ਦਿੱਤੇ ਸੀ ਜ਼ਿੰਮੇਵਾਰੀ ਹੁਣ ਵੀ ਪਰਮੇਸ਼ਰ ਦੀ ਹੋਈ ਹੈ ਜਦ ਮੈਂ ਬੋਲਦਾ ਤਾਂ ਹੁਣ ਅਖਰ ਬੋਲਦੇ ਨੇ ਨਾ ਮੈਂ ਸਮਝਾ ਸਕਦਾ ਸੀ ਫਿਰ ਵੀ ਉਹਦੀ ਕਿਰਪਾ ਨਾਲ ਸਮਝ ਆਉਣੀ ਸੀ ਹੁਣ ਵੀ ਉਹਦੀ ਕਿਰਪਾ ਨਾਲ ਸਮਝ ਆਉਣੀ ਹੈ ਤੁਹਾਨੂੰ ਜੋੜਦਾ ਜੇ ਫਰਮਾਇਆ ਜਿਵੇਂ ਉਹਨੇ ਅਖਰ ਫਰਮਾਇਆ ਨਾ ਤੇ ਤੇ ਪਾਇਓ ਮੈਂ ਅਸੀਂ ਲਿਖਿਆ ਜੇਤਾ ਕੀਤਾ ਤੇਤਾ ਨੂੰ ਜਿੰਨਾ ਵੀ ਅਸੀਂ ਕਰਤ ਕੀਤੀ ਹੈ ਲਿਖਿਆ ਸਭ ਗਿਆਨ ਨੋ ਹੈ ਸਭ ਨਾਮ ਹੈ ਕੋਈ ਸਾਖੀ ਕੋਈ ਕਹਾਣੀ ਕੋਈ ਕੁਛ ਨਹੀਂ ਤੇ ਅਸੀਂ ਤਾਂ ਕਹਾਣੀਆਂ ਬਣਾਈ ਬੈਠੇ ਦੇ ਵਿੱਚ ਜੋੜੀ ਬੈਠੇ ਬਿਨਾਂ ਆਵੇ ਨਾ ਹੀ ਕੋਈ ਥਾਉ ਕੋਈ ਐਸੀ ਜਗ੍ਹਾ ਹੈ ਜੀ ਸੂਈ ਦੇ ਨੱਕੇ ਜਦੀ ਜਿੱਥੇ ਨਾਮ ਦੀ ਗੱਲ ਨਾ ਕੀਤੀ ਹੋਵੇ ਜਿੱਥੇ ਤੱਕ ਵਿਚਾਰ ਦੀ ਗੱਲ ਨਾ ਕੀਤੀ ਹੋਵੇ ਅਸੀਂ ਤਾਂ ਕਹਾਣੀਆਂ ਜੋੜੀ ਬੈਠੇ ਕਿ ਲਕੀਰ ਤੇ ਫਕੀਰ ਹਾਂ ਇਹ ਤਾਂ ਬਾਰ-ਬਾਰ ਲਿਖਿਆ ਗੁਰਬਾਣੀ ਜੁਗਾ ਜੁਗਾ ਲਿਖਿਆ ਵੇਦ ਬੜਾ ਕਿ ਜਹਾਂ ਤੇ ਆਇਆ ਬ੍ਰਹਮਾ ਬੜਾ ਕਿ ਜਾਸ ਉਹ ਜਿਹਨੇ ਵੇਦ ਲਿਖਿਆ ਸੀ ਉਹ ਤਾਂ ਉਹ ਬੜਾ ਸੀ ਉਹਦੇ ਨੂੰ ਤਾਂ ਵੇਦ ਨਾ ਹੁੰਦਾ ਗ੍ਰੰਥ ਕੋਈ ਨਹੀਂ ਬੜਾ ਹੁੰਦਾ ਇਹ ਦਰਗਾਹ ਜੋ ਆਈ ਹੈ ਬਾਣੀ ਦਰਗਾਹ ਬੜੀ ਹੈ ਹੁਣ ਵੀ ਦਰਗਾਹ ਬੜੀ ਹੈ ਤੁਸੀਂ ਦਰਗਾਹ ਨਾਲ ਟੁੱਟ ਕੇ ਥੱਲੇ ਆਣੇ ਜੁੜ ਕੇ ਉਹ ਤੁਰਕੀ ਬਾਣੀ ਆਈ ਹੈ ਜੁੜਨਾ ਉੱਥੇ ਹੈ ਜਿੱਥੋਂ ਆਈ ਹੈ ਇਹ ਜੋੜਦੀ ਹੈ ਤੁਹਾਨੂੰ ਕਿਤੇ ਉੱਥੇ ਜੁੜਨਾ ਹੈ ਉਹ ਸਾਡੇ ਕੀ ਜਾਣ ਜਿਹੜੇ ਮੱਥਾ ਟੇਕਣ ਦੇ ਤਕਸੀਰ ਮਤਨ ਲਕੀਰ ਦੇ ਫਕੀਰ ਨੇ ਕੁਝ ਗਿਆਨ ਹੈ ਕਿਤੇ ਇੰਡੀਕੇਸ਼ਨ ਹੈ ਵੀ ਜੁੜੋ ਮਾਰਗਦਰਸ਼ਨ ਮਾਰਗਦਰਸ਼ਨ ਕਰਦੀ ਹੈ ਤਾਂ ਗੁਰੂ ਦੀ ਮੱਤ ਨਹੀਂ ਆਪਣੀ ਮੱਤ ਧਿਆਨ ਦੇਣੀ ਹੈ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਅਕਾਲ ਬਾਣੀ ਹੈ ਗੁਰਬਾਣੀ ਅਕਾਲ ਹਰੇਕ ਨਹੀਂ ਕੋ ਕਰ ਸਕਦਾ ਅਕਾਲ ਮੰਦਾ ਘੜੀਓ ਨਹੀਂ ਅਸਲ ਦੀ ਗੱਲ ਦੱਸਣ ਵਾਲੀ ਹੈ ਹੀ ਨਹੀਂ ਦੱਸਿਆ ਨਹੀਂ ਜਾ ਸਕਦੀ ਇਹ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਅਕਾਲ ਕਹਿੰਦੇ ਨੇ ਜਿਹੜੀ ਬੋਲਣ ਤੇ ਪਰੇ ਹੋਵੇ ਚੌਥੇ ਪਦ ਦੀ ਗੱਲ ਬੋਲਣ ਤੇ ਪਰੇ ਹੈ ਤਿੰਨ ਲੋਕ ਦੀ ਗੱਲ ਬੋਲਣ ਵਿੱਚ ਹੈ ਤੇ ਚੌਥੇ ਲੋਕ ਦੀ ਗੱਲ ਕਰ ਰਹੀ ਹੈ ਜਿਹੜੀ ਆਤਮਾ ਦੀ ਗੱਲ ਕਰ ਰਹੀ ਹੈ ਉਹ ਬਹੁਤ ਔਖੀ ਹੈ ਉਹ ਘੜ ਜਿੱਤੇ ਬੋਲਣ ਤੇ ਪਰੇ ਹੈ ਉਹ ਅੱਖਰਾਂ ਤੇ ਵੀ ਪਰੇ ਹੈ ਉਹ ਅੱਖਰਾਂ ਦੇ ਪਰੇ ਹੈ ਜੋ ਚੀਜ਼ ਬੋਲਣ ਤੇ ਨਹੀਂ ਆਉਂਦੀ ਉਹ ਅੱਖਰਾਂ ਦੇ ਵੀ ਵਿੱਚ ਨਹੀਂ ਆ ਸਕਦੀ ਕਬੀਰ ਕਹਿ ਰਿਹਾ ਜੈ ਬੋਲਤਾ ਅਖਰ ਆਵਾ ਜਿੱਥੇ ਬੋਲ ਹੈ ਆਵਾਜ਼ ਆ ਸਕਦੀ ਹੈ ਕੱਢ ਸਕਦੇ ਆ ਉੱਥੇ ਹੀ ਅਖਰ ਕਿਆ ਹੋਰ ਜਿਹੜੀ ਗੱਲ ਬੋਲੀ ਨਹੀਂ ਜਾ ਸਕਦੀ ਉਹਨੂੰ ਅਖਰਾਂ ਨਹੀਂ ਮਿਲਿਆ ਹੋਰ ਕਾ ਮੰਨਣਾ ਰਾਵੋ ਤੇ ਬੰਦੀ ਟਿਕਦਾ ਫਿਰ ਜੇ ਅਬੋਲ ਕਹਿ ਕੇ ਛੱਡ ਦਈਏ ਬੋਲੀਏ ਹੀ ਨਾ ਕੁਝ ਦੱਸੀਏ ਨਾ ਫਿਰ ਮਨ ਕਿਵੇਂ ਖੜੇ ਇਸ ਕਰਕੇ ਬੋਲ ਅਬੋਲ ਵੱਧ ਹੈ ਸੋਏ ਇਹ ਬਾਣੀ ਬੋਲ ਔਰ ਅਬੋਲ ਦੇ ਵੱਧ ਹੈ ਚੌਥੇ ਗੱਲ ਜਿਹੜੇ ਪਦ ਦੀ ਗੱਲ ਹੈ ਜਿਹੜੀ ਪ੍ਰਲੋਕ ਦੀ ਗੱਲ ਹੈ ਜਿਹੜੀ ਸੱਚਖੰਡ ਦੀ ਗੱਲ ਹੈ ਨਿਰਾਕਾਰ ਦੇ ਦੇਸ਼ ਦੀ ਗੱਲ ਹੈ ਉਹ ਬੋਲ ਔਰ ਅਬੋਲ ਦੇ ਵਿਚਾਲੇ ਹੈ ਕੁਝ ਬੋਲੀ ਹੈ ਸੁਕੇਤ ਕਰਕੇ ਕੁਝ ਬੁੱਝਣ ਵਾਲੀ ਜਦ ਦੱਸੀ ਨਹੀਂ ਗਈ ਉਹ ਬੁੱਝਣ ਵਾਲੀ ਹੈ ਜਿਹਨੇ ਦੱਸੀ ਗਈ ਉਹ ਨਹੀਂ ਦੱਸੀ ਗਈ ਇਸ ਕਰਕੇ ਬੁੱਝਣ ਵਾਲੀ ਗੱਲ ਹੈ ਕਹਾ ਬੁਝਾਰਤ ਬੁੱਝਾ ਬੁੱਝਣ ਵਾਲਾ ਦਾ ਪਸ਼ੂ ਹੈ ਬੁਝਾਰਤ ਬਹੁਤ ਬੜੀ ਹੈ ਜਿਸ ਕਹੀਏ ਤਾਂ ਸਮਝੇ ਹੋਰਾ ਕਿਹਾ ਕੀ ਸੀ ਸਮਝ ਲਿਆ ਕੀ ਉਹ ਸਰੀਰ ਚ ਬੋਲਦੀ ਆ ਆਤਮਾ ਉਹ ਕਹਿੰਦੀ ਆ ਮੇਰਾ ਬਾਪ ਆਤਮਾ ਦੇ ਬਾਪ ਦੀ ਗੱਲ ਕਰੋ ਤੁਸੀਂ ਸਰੀਰ ਦੇ ਬਾਪ ਨੂੰ ਪਧੜਾ ਦੇ ਵਿੱਚ ਲਾ ਕੇ ਇਹ ਹੈ ਜਿਸ ਕਹੀਏ ਤਾਂ ਸਮਝੇ ਪੂਰਾ ਉਹਦਾ ਬੋਲਦਾ ਮੇਰਾ ਕਹਿ ਰਿਹਾ ਸਰੀਰ ਕਹਿ ਰਿਹਾ ਮੇਰਾ ਉਹ ਰਾਗੀ ਹੈ ਕਿ ਕਬਾਜਾ ਹੈ ਸਰੀਰ ਤਾਂ ਵੱਜ ਹੈ ਰਾਗੀ ਕਿਤੇ ਹੈ ਸਰੀਰ ਦਾ ਸਾਜ ਹੈ ਉਹਦਾ ਜਿਹਨੂੰ ਬਜਾ ਕੇ ਤੁਹਾਨੂੰ ਸਮਝਾਉਂਦਾ ਸਾਜ ਨੂੰ ਰਾਗੀ ਬੋਲਿਆ ਜਿਹੜੇ ਸਾਜ ਨੂੰ ਸਰੀਰ ਨੂੰ ਰਾਗੀ ਬੰਦੀ ਬੈਠੇ ਨੇ ਨਾ ਸਰੀਰ ਦੇ ਜਰੀਏ ਅਸੀਂ ਬੋਲ ਸਕਦੇ ਹਾਂ ਜੇ ਸਰੀਰ ਨਹੀਂ ਹੁੰਦਾ ਬੋਲ ਨਹੀਂ ਸਕਦੇ ਆਤਮਾ ਲੱਗਾ ਸਰੀਰ ਤੇ ਜਦ ਛੱਡ ਕੇ ਚਲੀ ਜਾਂਦੀ ਆਤਮਾ ਫਿਰ ਕੌਣ ਚਲੇ ਜਾਂਦਾ ਸਰੀਰ ਨੂੰ ਸਭ ਕੁਝ ਮੰਨਣ ਗਏ ਇਸ ਕਰਕੇ ਜਿਹੜੇ ਸਰੀਰ ਨੂੰ ਮੰਨਦੇ ਨੇ ਪਸ਼ੂ ਨੇ ਹੋ ਗੱਲ ਕੀਤੀ ਆਤਮਾ ਦੀ ਦੁਬੇੜਾ ਹੋਣਾ ਆਤਮਾ ਨਾਲ ਆਈ ਸੀ ਕੋਈ ਆਤਮਾ ਲੈਣ ਲੈ ਕੇ ਜਾਣਾ ਕੁਝ ਆਤਮਾ ਨੇ ਖੱਟਣਾ ਕੁਝ ਆਤਮਾ ਨੇ ਬਦਲਾਅ ਹੋਣਾ ਆਤਮਾ ਦੇ ਵਿੱਚ ਕਲੰਕ ਲੈਣਾ ਆਤਮਾ ਦਾ ਸਰੀਰ ਦਾ ਨਾਲ ਕੀ ਬਦਲ ਸਰੀਰਕ ਸਾਧਨ ਸਰੀਰ ਤੱਕ ਸਾਧਨ ਜੇ ਸਰੀਰ ਨਾਲ ਆਤਮਾ ਦੇ ਵਿੱਚ ਫਰਕ ਹੈ ਅਸੀਂ ਮਿਟਾ ਲਈਏ ਉਹ ਲਕੀਰ ਦੇ ਫਕੀਰ ਨੇ ਗੁਰਬਾਣੀ ਦੇ ਗਿਆਨ ਦਾ ਅੱਖਰਾਂ ਦਾ ਫਰਕ ਮਿਟਾ ਲਈਏ ਲਕੀਰ ਦੇ ਫਕੀਰ ਨੇ ਗੁਰਬਾਣੀ ਤਾਂ ਸੋਚੀ ਹੈ ਗੁਰਮਤ ਹੈ ਉਹ ਗੁਰ ਕੀ ਬਾਤ ਲੈਣੀ ਹੈ ਚੋ ਗੁਰ ਕੀ ਬਾਤ ਤੂੰ ਲੈਓ ਇਹ ਆਣੇ ਉਹ ਤਾਂ ਲਈ ਨਹੀਂ ਲਕੀਰ ਦੇ ਫਕੀਰ ਟਾਰਗੇਟ ਟਾਰਗੇਟ ਇਹ ਨਹੀਂ ਟਾਰਗੇਟ ਕੀ ਨਾ ਬਣਿਆ ਗੁਰੂ ਨੇ ਬਣਿਆ ਗੁਰ ਕੀ ਮਤ ਤੂੰ ਲੈ ਆਣੇ ਭਗਤ ਬਿਨਾ ਬਹੁਤ ਡੁੱਬੇ ਸਿਆਣੇ ਬਹੁਤ ਜਿਹੜੇ ਸਿਆਣੇ ਸੀ ਇਸ ਭਗਤੀ ਬਿਨਾ ਡੁੱਬ ਗਏ ਇਹ ਸਾਰੇ ਡੁੱਬ ਜਾਣਗੇ ਜਿਹੜੇ ਗੁਰ ਕੀ ਮਤ ਨਹੀਂ ਲੈ ਰਹੇ ਚਾਹੇ ਕਿੰਨੇ ਸਿਆਣੇ ਹੋਣ ਇਹ ਗੁਰ ਕੀ ਮਤ ਹੈ ਗਿਆਨ ਬਤ ਹੈ ਸੁਧਲੀ ਬਤ ਨੂੰ ਜਗਾਉਗੀ ਤੁਹਾਡੀ ਕੱਲ ਜਾਗੂਗੀ ਅੰਦਰਲੀ ਮਤ ਸੁੱਤੀ ਪਈ ਆ ਮਤ ਮਤ ਮਾਰੀ ਹੋਈ ਆ ਮਾਰੀ ਹੋਈ ਸੁੱਤੀ ਪਈ ਨੂੰ ਮਾਰੀ ਹੋਈ ਗੱਲ ਮੈਂ ਨਹੀਂ ਦਾ ਮਤ ਮਾਰੀ ਮਰੀ ਹੋਈ ਆ ਉਹ ਸੁੱਤੀ ਪਈ ਆ ਮਰੀ ਹੋਈ ਨਹੀਂ ਨਿਰਾਕਾਰ ਦੇ ਵਿੱਚ ਮਰੀ ਹੋਈ ਸੁੱਤੀ ਪਈ ਨੂੰ ਕਹਿੰਦੇ ਹੁੰਦੇ ਜਿੰਨਾ ਜਨ ਸਹਿਜ ਨਹੀਂ ਪੈਦਾ ਹੁੰਦਾ ਨਾ ਸਹਿਜ ਅਵਸਥਾ ਨਹੀਂ ਪੈਦਾ ਹੁੰਦੀ ਮਨ ਟਿਕਰੀ ਜਾਂਦਾ ਪੂਰਾ ਸਤ ਸੁਤੋਖ ਦੀ ਅਵਸਥਾ ਨਹੀਂ ਹੋ ਜਾਂਦੀ ਉਹਨਾਂ ਚਿਰ ਮਤ ਨਹੀਂ ਜਾਗਣੀ ਅੰਦਰ ਦੀ ਉਪਜਾ ਸਹਿਜ ਗਿਆਨ ਮਤ ਜਾਗੀ ਉਹ ਗੁਰਮਤ ਦਾ ਫਿਰ ਜਿਹੜੀ ਗਿਆਨ ਮਤ ਜਾਗਣੀ ਹੈ ਉਹਨੂੰ ਜਗਾਉਣਾ ਜਦ ਉਹ ਜਾਗਦੀ ਉਹਦਾ ਨਾਮ ਗੁਰਮੁਖੀ ਹੈ ਉਹ ਜਾਗੀ ਹੋਈ ਮਤ ਦਾ ਨਾਮ ਗੁਰਮੁਖੀ ਹੈ ਅਸਾਂ ਨੂੰ ਸਾਰੀ ਤਾਂ ਲੱਗਦਾ ਫਿਰ ਗੁਰਮਤ ਜਾਗਦੀ ਹੈ ਫਿਰ ਭਰਮ ਦਾ ਨਾਸ ਹੁੰਦਾ ਉਪਜਾ ਸਹਿਜ ਗਿਆਨ ਬਤ ਜਾਂਦੀ ਜਿੰਨਾ ਚਿਰ ਮਨ ਸਹਿਜ ਨਹੀਂ ਹੋਇਆ ਗਿਆਨ ਨਹੀਂ ਗੁਰਮਤ ਉਹ ਨਹੀਂ ਜਾਗਦੀ ਉਸ ਨੂੰ ਕਿਹਾ ਜਾਗ ਲੈ ਉਹਨੇ ਬੁਲਾ ਜਾਗ ਕਿਉਂ ਗਾਫਲ ਸੋਇਆ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਪਰਮ ਪਦ ਪਵਿੱਤਰ ਦੋ ਚੀਜ਼ਾਂ ਲੱਗੀਆਂ ਪਵਿੱਤਰ ਪਰਮ ਪਦ ਮਾਇਆ ਤੋਂ ਪਰੇ ਮਾਇਆ ਤੋਂ ਪਰੇ ਸੰਸਾਰੀ ਪਰਮ ਪਦ ਨਹੀਂ ਹੈ ਸੰਸਾਰੀ ਵਡਿਆਈ ਨਹੀਂ ਹੈ ਪਵਿੱਤਰ ਪਰਮ ਪਦ ਪਵਿੱਤਰ ਹੋ ਕੇ ਪਰਮ ਪਦ ਪਾਉਂਦਾ ਪਹਿਲਾਂ ਪਵਿੱਤਰ ਹੁੰਦਾ ਗੁਰਮੁਖ ਫਿਰ ਪਰਮ ਪਦ ਪਾਉਂਦਾ ਪਵਿੱਤਰ ਪਵਿੱਤਰ ਪਵਿੱਤਰ ਪੁਰੀਤ ਪਰਮ ਪਦ ਪਾ ਕੇ ਪੁਰੀਤ ਹੁੰਦਾ ਪਵਿੱਤਰ ਪਹਿਲਾਂ ਪੁਰੀਤ ਬਾਅਦ ਹੁੰਦਾ ਪੁਰੀਤ ਕੀ ਹੈ ਉਹ ਵੱਧ ਜਾਂ ਜਾਗਦੀ ਹੈ ਉਹਦਾ ਰੂਪ ਪੁਰੀਤ ਹੈ ਕਦੇ ਕੋਈ ਤਾਂ ਉਪਜੇ ਹਨ ਉਹ ਗਿਆਨ ਗਿਆਨਵਤ ਜਾਗੀ ਹੈ ਅੰਦਰੋਂ ਜਦ ਮਤ ਜਾਗੀ ਹੈ ਤਾਂ ਪੈਦਾ ਹੋ ਗਿਆ ਸਭ ਕੁਝ ਸੋਝੀ ਅੰਦਰੋਂ ਆਉਣ ਲੱਗੀ ਸੁੱਤੀ ਪਈ ਦੀ ਸੋਝੀ ਹੈ ਨਹੀਂ ਸੀ ਜਾਗੀ ਹੋਈ ਸੋਝੀ ਹੋ ਗਈ ਉਹ ਵੀ ਦਾਣੇ ਸੁੱਤਾ ਹੀ ਪਿਆ ਹੁੰਦਾ ਜਾਗਦਾ ਹੀ ਆ ਉਹ ਹੋਰ ਕੀ ਹੁੰਦਾ ਉਹ ਕਬੇ ਨੂੰ ਜਾਗਣਾ ਹੀ ਕਹਿੰਦੇ ਨੇ ਗੁਰਮੁਖੀ ਰੋਮ ਰੋਮ ਹਰਤੇ ਆਵੇ ਬਸ ਫਿਰ ਰੋਮ ਰੋਮ ਹਰਤੇ ਆਵੇ ਗੁਰਮੁਖੀ ਸਰੀਰ ਤਾਂ ਹੁੰਦਾ ਹੀ ਨਹੀਂ ਨਾਲ ਰੋਗ ਜੋੜਦਾ ਸਰੀਰ ਨਾਲ ਉਹ ਸਰੀਰ ਦਾ ਇਹਦਾ ਜੀ ਮਤਲਬ ਕੀ ਰਹਿ ਗਿਆ ਸਰੀਰ ਦੇ ਰੋਮ ਰੋਮ ਜੋ ਆਵਾਜ਼ ਆਉਂਦੀ ਜੀ ਕੰਨ ਲਾ ਕੇ ਦੇਖਿਆ ਜੀ ਕਹਾਣੀਆਂ ਬਣਾਈ ਉਹਦੀ ਸਰੀਰ ਦਾ ਨਾ ਕੀ ਮਤਲਬ ਹੋਇਆ ਗਿਆਨਵਤ ਜਾਗੀ ਹੈ ਗਿਆਨਵਤ ਦੇ ਰੋਮ ਰੋਮ ਦੇ ਵਿੱਚ ਉਹੀ ਹੈ ਹੋਰ ਕੀ ਹੈ ਉਹ ਜੋਤ ਸਰੂਪ ਹੈ ਰੋਮ ਕੀ ਨੇ ਸੂਰਜ ਦੇ ਰੋਮ ਕੀ ਨੇ ਕਹਿਣਾ ਸਾਰੀ ਰੋਮ ਨੇ ਸੂਰਜ ਦੀਆਂ ਕਿਰਨਾਂ ਕਿਹਨੇ ਰੋਵੇ ਰਜ਼ੂਰ ਤੇ ਸਾਰਿਆਂ ਦੇ ਵਿੱਚ ਕੀ ਹੈ ਸਾਰਿਆਂ 'ਚ ਸੂਰਜ ਦੀ ਅੰਸ਼ ਹੈ ਸੂਰਜ ਦੀ ਅੰਸ਼ ਕੀ ਹੁੰਦੀ ਹੈ ਲਾਈਟ ਸਾਰਿਆਂ 'ਚ ਗਰਮੀਆਂ ਸਾਰਿਆਂ 'ਚ ਰੋਸ਼ਨੀ ਹੈ ਅਸਲ ਜੀ ਗੁਰਮੁਖ ਕੋਤਾ ਕੀ ਹੈ ਉਸ ਵੇਲੇ ਗੁਰਮੁਖ ਕਹਿੰਦਾ ਧੂੜ ਹੈ ਧੱਦਾ ਹੈ ਧੂੜ ਉਪਨੀਤ ਤੇਰੇ ਜਨੂਰ ਤੂੜ ਬਰੀਦ ਹੈ ਰੋਮ ਰੋਮ ਹੁੰਦਾ ਤੂੜ ਦਾ ਕਣ ਕਣ ਹੋ ਗਿਆ ਨਾ ਜਿੰਨਾ ਚਿਰ ਮਾਨ ਪੱਥਰ ਸੀ ਵੱਟਾ ਸੀ ਜਾਂ ਧੂੜ ਹੋ ਗਈ ਬਰੀਕ ਹੋ ਗਈ ਰੋਮ ਰੋਮ ਦੇ ਵਿੱਚ ਹੀ ਚਾਨਣ ਹੁੰਦੇ ਰੋਮ ਰੋਮ ਕਰਕੇ ਧਿਆਨ ਕਿਸੇ ਵੀ ਜਗ੍ਹਾ ਉਹਦਾ ਧਿਆਨ ਮਾਇਆ ਜਦ ਹੈ ਕਿਸੇ ਵੀ ਖੂਜੇ ਮਾਇਆ ਦੀ ਭੁਖਰੀ ਉਹਦੇ ਅੰਦਰ ਕਿਤੇ ਵੀ ਮਾਇਆ ਦੀ ਰੱਤੀ ਜਿੱਦੀ ਲੇਸ ਦੀ ਉਹਦੇ ਅੰਦਰ ਹੈ ਮਾਇਆ ਦੀ ਭੁੱਖ ਨਹੀਂ ਹੈ ਮਾਇਆ ਦੀ ਇੱਛਾ ਨਹੀਂ ਹੈ ਸਭ ਹਿਰਦੇ ਚੋਂ ਧਰਤੀ ਹਿਰਦੇ ਧਰਤੀ ਚੋਂ ਰਾਵਣ ਦੇ ਬਾਗ ਦੀਆਂ ਜੜਾਂ ਪੁੱਟ ਕੇ ਬਾ ਸੜਦੀ ਸਮੁੰਦਰ ਸੀ ਕੋਈ ਜੜ ਅਣਸਵਾਕੀ ਨਹੀਂ ਜਿਹੜੀ ਫੇਰ ਫੁੱਟੇ ਆਵੇ ਜੇ ਜੜ ਰਹਿ ਜੇ ਫੇਰ ਫੁੱਟੇ ਹੋਊਗੀ ਫੇਰ ਵਕਾਰ ਫੁੱਟੇ ਹੋਊ ਛੱਡਿਆ ਹੀ ਨਹੀਂ ਕੁਝ ਨਾਨਕ ਗੁਰਮੁਖ ਸਾਚ ਸਮਾਵੇ ਨਾਨਕ ਗੁਰਮੁਖ ਸਾਚ ਸਮਾਵੇ ਨਾਨਕ ਗੁਰਮੁਖ ਜਿਹੜਾ ਹੁੰਦਾ ਸੱਚ ਵਿੱਚ ਸਮਾ ਜਾਂਦਾ ਸਾਚ ਸ਼ਬਦ ਵਿੱਚ ਹੁਕਮ ਦੇ ਵਿੱਚ ਸਮਾਇਆ ਸਮਾਇਆ ਜਾਂਦਾ ਹੁਕਮ ਵਿੱਚ ਸਮਾਇਆ ਜਾਂਦਾ ਗੁਰ ਸ਼ਬਦ ਸਮਾਵਾ ਅਵਰ ਨਾ ਜਾਣਾ ਕੋਈ ਨਹੀਂ ਕੋਈ